ਕਿਤ ਵਿਧੀ ਪੁਰਖਾ ਜਨਮ ਬਟਾਇਆ ਕਾਹੇ ਕੋ ਤੁਝ ਇਹ ਮਨ ਲਾਇਆ ਹਾਂ ਕਿਤੇ ਵਿਧੀ ਪੁਰਖਾ ਜਨਮ ਬਟਾਇਆ ਸਿੱਧ ਕਹਿੰਦੇ ਨੇ ਨਾਨਕ ਨੂੰ ਹੈ ਪੁਰਖਾ ਸਿੱਧ ਮਹਾਪੁਰਖ ਨਹੀਂ ਕਹਿ ਰਹੇ ਪੁਰਖ ਕਹਿ ਰਹੇ ਐਨਾ ਉਹਨਾਂ ਨੂੰ ਗਿਆਨ ਹੈ ਕਿ ਮਹਾਪੁਰਖ ਸਿਰਫ ਇੱਕ ਹੈ ਜਿਹਦੀ ਬਾਣੀ ਹੈ ਜਿਹਨੇ ਬੁਲਾਇਆ ਉਹ ਮਹਾਪੁਰਖ ਹੈ ਜਿਹੜਾ ਬੋਲਿਆ ਉਹ ਪੁਰਖ ਹੈ ਜਿਹਨੇ ਬਾਣੀ ਉਚਾਰਨ ਕੀਤੀ ਹੈ ਉਹ ਪੁਰਖ ਹੈ ਜਿਹਨੇ ਉਚਾਰਨ ਕਰਵਾਈ ਹੈ ਉਹ ਮਹਾਪੁਰਖ ਹੁਣ ਮਹਾਪੁਰਖ ਉਹ ਨੇ ਜਿਹਨਾਂ ਨੂੰ ਬਾਣੀ ਦੀ ਸਮਝ ਵੀ ਹੈ ਜੀ ਉਚਾਰਨ ਕਰਦੀ ਤੱਕ ਪਾਸੇ ਰਹੀ ਬਾਣੀ ਦੀ ਸਮਝ ਵੀ ਹੈ ਜੀ ਪੜ੍ਹਨੀ ਵੀ ਨਹੀਂ ਸਹੀ ਆਉਂਦੀ ਉਹ ਮਹਾਪੁਰਖ ਬਣੇ ਹੋਏ ਤੇ ਫਿਰ ਇਹ ਸਿੱਖੀ ਦਾ ਹੀ ਹਾਲ ਹੋਣਾ ਇਹਨੇ ਘਟਿਆ ਮਹਾਪੁਰਖ ਜਦ ਬਣ ਗਏ ਘਟਿਆ ਸਿੱਖੀ ਬਣ ਗਈ ਜਿੰਨਾ ਘਟਿਆ ਸੋਨਾ ਹੋ ਉਹਨਾ ਘਟਿਆ ਗਹਿਣੇ ਬਣ ਜਾਣਗੇ ਮਹਾਪੁਰਖ ਬਹੁਤ ਘਟਿਆ ਨੇ ਖੋਟੇ ਦੇ ਧਾਰੀ ਦੇ ਮਾਇਆ ਧਾਰੀ ਦੇ ਨਹੀਂ ਤਾਂ ਬਾਣੀ ਜੀ ਹੈ ਇਹ ਬਾਣੀ ਮਹਾਪੁਰਖ ਕੀ ਕਰ ਬਸਾ ਹੋਏ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਵਿਚਾਰਨ ਵਾਲਾ ਗੁਰਮੁਖ ਹੈ ਇਹ ਬਾਣੀ ਮਹਾਪੁਰਖ ਕੀ ਜਿਹੜੇ ਲੋਕ ਕਹਿੰਦੇ ਨੇ ਵੀ ਇਹ 36 ਬੰਦਿਆਂ ਦੀ 35 ਬੰਦਿਆਂ ਦੀ ਬਾਣੀ ਹੈ ਇਹ ਵੀ ਗਲਤ ਹੈ 35 ਜਾਂ 36 ਨੇ ਉਚਾਰਨ ਜ਼ਰੂਰ ਕੀਤੀ ਹੈ ਪਰ ਕਰਵਾਉਣ ਵਾਲਾ ਇੱਕੋ ਹੀ ਹੈ ਇਹ ਬਾਣੀ ਮਹਾਪੁਰਖ ਕੀ ਇੱਕ ਵਚਨ ਹੈ ਮਹਾਪੁਰਖ ਬਾਣੀ ਦਾ ਉਹਦੀ ਹੈ ਗੁਰਬਾਣੀ ਜਿਹੜੀ ਹੈਗੀ ਹੈ ਉਚਾਰਨ ਕੀਤੀ ਹੋਈ ਗੁਰਬਾਣੀ ਉਹ ਹੈ ਸੱਚੀ ਦੀ ਹੈ ਬਾਣੀ ਇੱਕ ਹੋਈ ਹੈ ਉਹ ਕਿਹਦੀ ਉਹ ਹੈਗਾ ਖਸਮ ਬੁਲਾਇਆ ਬੋਲੇ ਖਸਮ ਉਹ ਖਸਮ ਕੌਣ ਹੈ ਉਹ ਹੈ ਸੱਚ ਇਹ ਸੱਚ ਸਭਨਾ ਦਾ ਖਸਮ ਇੱਥੇ ਆ ਕੇ ਗੱਲ ਮੁੱਕੀ ਹੈ ਸੱਚ ਦੀ ਨਿਉਤ ਹੈ ਇਹ ਸਿੱਖੀ ਖੜੀ ਹੈ ਸਿੱਖੀ ਦਾ ਰਾਜ ਖੜਾ ਸੱਚ ਦੀ ਨਿਉਤ ਹੈ ਨਾਨਕ ਰਾਜ ਚਲਾਇਆ ਸੱਚ ਸੱਚ ਦਾ ਰਾਜ ਚਲਾਇਆ ਕੋਟ ਸਤਾਣੀ ਦੀਵ ਤੇ ਸਤਾਣੀ ਸੱਚ ਦੀ ਨਿਉ ਸਤ ਵਾਲੀ ਸੱਚ ਵਾਲੀ ਸਤ ਸਤਾਣੀ ਜਿਹਦੀ ਦਿਓ ਵਿੱਚ ਵੀ ਸੱਚ ਪਾਇਆ ਥੱਲੇ ਦਿਓ 'ਚ ਵੀ ਕੁਝ ਹੋਰ ਨਹੀਂ ਪਾਇਆ ਜੋ ਦਿਓ 'ਚ ਪਾਇਆ ਉਹੀ ਉੱਤੇ ਇਹ ਨਹੀਂ ਮਨ ਹੋਰ ਮੁਖ ਹੋਰ ਹੈ ਜੋ ਮਨ ਵਿੱਚ ਹੈ ਉਹੀ ਮੁਖ ਵਿੱਚ ਹੈ ਮਨ ਸਾਚਾ ਮੁਖ ਸਾਚਾ ਸੋਏ ਜੋ ਮੁਖ ਵਿੱਚ ਹੈ ਗੁਰਬਾਣੀਆਂ ਪ੍ਰਗਟ ਹੈ ਜਦਿਓ ਸੀ ਉਹ ਬਾਣੀ ਸੀ ਇਹਦੀ ਦਿਓ ਕੀ ਹੈ ਜੋ ਬਾਣੀ ਹੈ ਉੱਪਰ ਮਹਿਲ ਕੀ ਹੈ ਮਹਿਲ ਗੁਰਬਾਣੀ ਹੈ ਸਾਡੇ ਸਾਹਮਣੇ ਤਾਂ ਗੁਰਬਾਣੀ ਹੋ ਕੋਟ ਸਤਾਣੀ ਦੀਵ ਤੇ ਇਹ ਬਾਣੀ ਮਹਾਪੁਰਖ ਕੀ ਦਿੱਤਕਾਰ ਵਾਸਾ ਹੋਇਆ ਇਹ ਦਿੱਤਕਾਰ ਚ ਵਾਸ ਕਰਾ ਦਿੰਦੀ ਹੈ ਸੰਤੋਖੀ ਬਣਾ ਦਿੰਦੀ ਹੈ ਸਾਰੀਆਂ ਇੱਛਾ ਪੂਰੀਆਂ ਕਰਵਾ ਦਿੰਦੀ ਹੈ ਜੇ ਇਹਨੂੰ ਪਰ ਮੰਨ ਲਵੇ ਤਾਂ ਬਗੈਰ ਮੰਨਣਾ ਤੇ ਨਹੀਂ ਜੇ ਮੰਨਣ ਲੱਗ ਜੇ ਮੇਰੇ ਸਮਝ ਆਪੇ ਆ ਜਾਂਦੀ ਜਿੱਦੀ ਸਮਝ ਆਉਂਦੀ ਉਹਦੀ ਬਦਲਵੇ ਲਵੇ ਨਾ ਸਮਝ ਆਪੇ ਆ ਜੂ ਸਮਝ ਤਾਂ ਨਹੀਂ ਆਉਂਦੀ ਬਦਲਣ ਤੋਂ ਪਹਿਲਾਂ ਸਮਝਣੀ ਚਾਹੁੰਦੇ ਹੋ ਸਮਝ ਕਿਉਂ ਨਹੀਂ ਆਉਂਦੀ ਮੰਨਣ ਤੋਂ ਪਹਿਲਾਂ ਸਾਰੀ ਸਮਝਣੀ ਚਾਹੁੰਦੇ ਜਿੰਨੀ ਸਮਝ ਆਈ ਉਹਨੀ ਮੰਨੋ ਇਦਾਂ ਸਮਝ ਨਹੀਂ ਆਉਣੀ ਕਿਸੇ ਦੇ ਵੀ ਗੁਰਮੁਖ ਦੇ ਵਿੱਚ ਹੁੰਦਾ ਹੈ ਗੁਰਮੁਖ ਗੁਰਬਾਣੀ ਤੋਂ ਪੜਦਾ ਹੈ ਜੋ ਜਿੱਦੀ ਪੜੀ ਜਾਂਦਾ ਸਮਝੀ ਜਾਂਦਾ ਉਹਦੀ ਬੰਦੀ ਜਾਂਦਾ ਹੈ ਇਦਾਂ ਹੀ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਮੰਨੀ ਜਾਂਦੇ ਨੇ ਮੰਨੀ ਜਾਂਦੇ ਨੇ ਤੁਰ ਤੱਕ ਪਹੁੰਚ ਜਾਂਦੇ ਸ਼ੁਰੂ 'ਚ ਕੀ ਪੜ੍ਹਾਈ ਹੁੰਦੀ ਹੈ ਕੁਝ ਨਹੀਂ ਹੁੰਦੀ ਉੜੇ ਵਾਲੇ ਤੋਂ ਸ਼ੁਰੂ ਕਰਕੇ ਬੀਸੀ ਤੋਂ ਸ਼ੁਰੂ ਕਰਕੇ ਕਿੱਥੇ ਤੱਕ ਚਲੇ ਜਾਂਦੇ ਨੇ ਇੱਕ ਦੂਏ ਤੋਂ ਸ਼ੁਰੂ ਕਰਕੇ ਮੈਥ ਨੂੰ ਕਿੱਥੇ ਤੱਕ ਪਹੁੰਚ ਜਾਂਦੇ ਨੇ ਪਰ ਮੰਨਦੇ ਨੇ ਉਹ ਥੱਲੇ ਤੇ ਲੈ ਕੇ ਸ਼ੁਰੂ ਤੋਂ ਲੈ ਕੇ ਮੰਨਦੇ ਚਲੇ ਜਾਂਦੇ ਉਹ ਮੰਨੀ ਇਹ ਚੀਜ਼ ਗਾਂ ਦੇ ਗਾਂ ਵੱਧਾ ਹੁੰਦਾ ਗੁਰਬਾਣੀ ਵੀ ਥੱਲੇ ਮੰਨਣ ਨਾਲੇ ਵਾਧਾ ਹੋਣਾ ਸਾਡਾ ਵਿਸ਼ਵਾਸ ਗੁਰਬਾਣੀ ਤੇ ਹੈ ਜੀ ਤੇ ਸਭ ਚਾਹੁੰਦਾ ਦਾ ਸਵਾਲ ਹੀ ਪੈਦਾ ਹੁੰਦਾ ਵਿਦਵਾਨਾਂ ਦੇ ਸਮਝ ਐਸੇ ਕਰਕੇ ਨਹੀਂ ਹੁੰਦੀ ਮੰਨਦੇ ਹੀ ਨਹੀਂ ਉਹ ਤਾਂ ਸ਼ੰਕਾ ਕਰਦੇ ਨੇ ਗੁਰਬਾਣੀ ਜੀ ਹਾਂਜੀ ਵੀ ਦੀ ਪੁਰਖਾ ਜਨਮ ਬਟਾਇਆ ਉਹ ਪੁੱਛਦੇ ਨੇ ਇਹ ਪੁਰਖਾ ਤੇਰਾ ਜਨਮ ਵੱਡ ਗਿਆ ਵਟਾਤਾ ਸੰਸਾਰ ਨੂੰ ਤੇਰੀ ਵੱਖਰੀ ਰੀਤ ਹੈ ਪ੍ਰਥਮੇ ਤਿਆਗੀ ਹੋਮੈ ਪ੍ਰੀਤ ਹੋਮੈ ਪ੍ਰੀਤ ਤਿਆਗ ਦੇਣ ਦੇ ਨਾਲ ਸੰਸਾਰ ਹੋਮੈ ਦੇ ਵਿੱਚ ਗ੍ਰਸਤ ਹੈ ਤਾਂ ਹੋਮੈ ਨੂੰ ਪ੍ਰੀਤ ਤਿਆਗਤੀ ਦੁਨੀਆ ਤਿਆਗੀ ਲੋਗਾ ਰੀਤ ਲੋਗਾ ਰੀਤ ਤਿਆਗਤੀ ਤਾਂ ਲੋਕ ਜਗ ਕੀ ਭੇਟਾ ਚਾਲ ਹੈ ਇਹ ਤਾਂ ਭੇਟਾ ਚਾਲ ਹੈ ਜਗ ਦੀ ਜਿਵੇਂ ਅਸੀਂ ਕਹਿੰਦੇ ਸਾਰੇ ਸਾਡੇ ਮਗਰ ਤੋਏ ਆਉਂਦੇ ਤੂੰ ਸਾਨੂੰ ਪੜਾਉਣ ਆ ਗਿਆ ਸੰਸਾਰ ਸਾਡੇ ਪਿੱਛੇ ਹੈ ਬੜੇ ਬੜੇ ਰਾਜੇ ਸਾਨੂੰ ਗੁਰੂ ਮੰਨਦੇ ਨੇ ਉਸ ਗੱਲ ਦੀ ਸੋਚੀ ਤੈਨੂੰ ਕਿਵੇਂ ਆ ਗਈ ਜਿਹਦੀ ਸੋਚੀ ਸਾਨੂੰ ਵੀ ਨਹੀਂ ਆਈ ਜਿਹਦੀ ਸੋਚੀ ਸਿਮਰਤ ਸ਼ਾਸਤਰਾਂ ਵਿੱਚ ਵੀ ਹੈ ਨਹੀਂ ਭਾਵੇਂ ਵੇਦ ਪਏ ਨੇ ਪਰ ਵੇਦਾਂ ਦੀ ਅਸਲੀ ਗਿਆਨ ਸੋਚੀ ਹੈ ਨਹੀਂ ਲੋਕਾਂ ਕੋਲ ਗੁਰਬਾਣੀ ਪਈ ਆ ਉਹਦੀ ਸੋਝੀ ਹੈ ਨਹੀਂ ਲੋਕਾਂ ਕੋਲ ਅੱਖਰਾਂ 'ਚ ਪਈ ਹੋਣੀ ਹੋਰ ਗੱਲ ਆ ਗ੍ਰੰਥਾਂ 'ਚ ਪਈ ਹੋਣੀ ਗੱਲ ਹੋਰ ਹੈ ਸਮਝ ਲੈਣੀ ਗੱਲ ਹੋਰ ਹੈ ਸਮਝ ਕੇ ਵਿੱਚ ਬੁੱਝ ਲੈਣੀ ਕੋਈ ਬੁੱਝਣ ਵਾਲੀ ਗੱਲ ਹੈ ਉਹ ਗੱਲ ਹੋਰ ਹੈ ਨਹੀਂ ਤਾਂ ਤੁਹਾਨੂੰ ਗ੍ਰੰਥਾਂ 'ਚ ਪਏ ਰਹਿਣਾ ਰਹਿ ਜਾਂਦੇ ਗੁਰਬਾਣੀ ਗ੍ਰੰਥ 'ਚ ਪਈ ਆ ਆਪਣੇ ਕੋਲ ਪਈ ਹੈ 300 ਸਾਲ ਹੋ ਗਏ ਪਈ ਹੈ ਕਿੰਨਾ ਕਰਾਂ ਸਮਝ ਲਈ ਕਿੰਨਾ ਕਰੋ ਸਮਝ ਆਈ ਇਹਦੀ ਜਿਹਨੂੰ ਸਮਝ ਆਈ ਉਹ ਪਾਰ ਪਿਆ ਜਿਹਨੇ ਦੀ ਮੰਨਣਾ ਕੀਤੀ ਹੈ ਨਾ ਜਿਸ ਕੀਤੀ ਸੋ ਪਾਰ ਪਿਆ ਜਿਹਨੇ ਮੰਨਣਾ ਕੀਤੀ ਹੈ ਮੰਨ ਲਈ ਬਾਣੀ ਸੋ ਪਾਰ ਪਿਆ ਪਾਰ ਹੋ ਗਿਆ ਇਧਰਲੇ ਪਾਸੇ ਉਹਦਾ ਕੀ ਕੰਮ ਰਹਿ ਗਿਆ ਕੁਰਬਾਨੀ ਸੰਸਾਰ ਨੂੰ ਤੋੜ ਕੇ ਪਾਰ ਲੈ ਕੇ ਜਾਂਦੀ ਹੈ ਭਵ ਸਾਧਰ ਤੋਂ ਕਿਸੇ ਰਾਜ ਨੂੰ ਚਿੰਬੜੇ ਹੋਏ ਨੇ ਸੰਸਾਰ ਦੇ ਇਹਦਾ ਗੱਲੇ ਸਿੱਖੀ ਦਾ ਉਲਟਾ ਸਿੱਖ ਬਣਨ ਦਾ ਚਾਹੁੰਦੇ ਹੀ ਨਹੀਂ ਇਹ ਇੱਕ ਫਿਰਕਾ ਖੜਾ ਕਰ ਲਿਆ ਅਲੱਗ ਹੋਰ ਕਿਸਮ ਦਾ ਹਾਂਜੀ ਕਿਤੇ ਵੀ ਦੀ ਪੁਰਖਾ ਜਨਮ ਵਟਾਇਆ ਤੇਰਾ ਜਨਮ ਕਿਵੇਂ ਵਟਿਆ ਸੰਸਾਰ ਦਾ ਤੈਨੂੰ ਮੋਹ ਨਹੀਂ ਰਿਹਾ ਸੰਸਾਰ ਦਾ ਤੈਨੂੰ ਲਗਾਵ ਨਹੀਂ ਰਿਹਾ ਦੁਨੀਆ ਦੀ ਵਡਿਆਈ ਤੇ ਤੇਰੇ ਅੰਦਰ ਇੱਛਾ ਨਹੀਂ ਰਹੀ ਐਨਾ ਗਿਆਨ ਹੋਵੇ ਵਡਿਆਈ ਦੀ ਇੱਛਾ ਨਾ ਹੋਵੇ ਪੈਦਲ ਤੁਰਿਆ ਫਿਰਦਾ ਕੋਈ ਸਮਾਨ ਨਹੀਂ ਕੋਲ ਕੋਈ ਹਾਥੀ ਘੋੜਾ ਨਹੀਂ ਕੋਲ ਬੜੇ ਬੜੇ ਅਮੀਰ ਆਦਮੀ ਚੇਲੇ ਨੇ ਕੋਈ ਨੰਬਰ ਨਹੀਂ ਨਾਲ ਕੋਈ ਚੇਲੇ ਨਹੀਂ ਨਾਲ ਇਹ ਤਾਂ ਸੈਂਕੜੇ ਨਹੀਂ ਤਾਂ ਹਜ਼ਾਰਾਂ ਦੇ ਦਾਦਾ ਚੇਲੇ ਨਾਲ ਤੁਰੇ ਫਿਰਦੇ ਹੁੰਦੇ ਤੇ ਹੁਣ ਸੰਤ ਜੰਮਦਾ ਪਿੱਛੋਂ ਚਿਪਟੇ ਵਾਲੇ ਪਹਿਲਾਂ ਨਾਲ ਹੁੰਦੇ ਨੇ ਗੱਡੀਆਂ ਪਹਿਲਾਂ ਹੁੰਦੀਆਂ ਨਾਲ ਅਡੰਬਰ ਨੇ ਇਹ ਪ੍ਰਪੰਚ ਨੇ ਇਹ ਸਾਰੇ ਕੋਈ ਪ੍ਰਪੰਚ ਨਹੀਂ ਕੀਤਾ ਤਾਂ ਜੇ ਖੋਲ ਕੇ ਦੇਖਿਆ ਖਜ਼ਾਨਾ ਪਤਾ ਹੀ ਨਹੀਂ ਕਿੰਨਾ ਇਹ ਤੇਰਾ ਜਨਮ ਕਿਵੇਂ ਵੱਟ ਗਿਆ ਸੰਸਾਰ ਤੋਂ ਵੱਖਰਾ ਤੂੰ ਕਿਵੇਂ ਹੋ ਗਿਆ ਜਦੋਂ ਕੀ ਵੜ ਗਿਆ ਤੂੰ ਸਰੀਰ ਨਹੀਂ ਹੈ ਹੁਣ ਸਾਨੂੰ ਪਤਾ ਹੈ ਤੂੰ ਤਾਂ ਨਿਰਾਕਾਰੀ ਹੈ ਤੂੰ ਸਰੀਰ ਚ ਰਹਿੰਦਾ ਹੋਇਆ ਵੀ ਕੋਈ ਸਰੀਰ ਨਾ ਤੇਰਾ ਲਗਾਉ ਨਹੀਂ ਤੇਰਾ ਸਰੀਰ ਵੱਖਰਾ ਹੈ ਤੂੰ ਪੁਰਖ ਤਾਂ ਹੈ ਅਸੀਂ ਕਹਿੰਦੇ ਪਰ ਪੂਰਨ ਪੁਰਖ ਹੈ ਪੂਰਨ ਪੁਰਖ ਹੈ ਕਵੀ ਨਹੀਂ ਕੋਈ ਜਦ ਕਮੀ ਨਹੀਂ ਕੋਈ ਰਹਿੰਦੀ ਫਿਰ ਪੂਰਨ ਪੁਰਖ ਹੁੰਦਾ ਜਦ ਵੇਦ ਪ੍ਰਾਣ ਚ ਉਸੇ ਦਾ ਜਸ ਗਾਇਆ ਹੋਇਆ ਇੱਕ ਦਾ ਹੀ ਜਸ ਗਾਇਆ ਹੋਇਆ ਇੱਥੇ ਗੁਰਬਾਣੀ ਚ ਇੱਕ ਹੋਏ ਤਾਂ ਉਗਵੇ ਇੱਕ ਹੋ ਕੇ ਉਗਿਆ ਹੋਇਆ ਨਾਨਕ ਇੱਕ ਹੋ ਕੇ ਉਗਿਆ ਹੋਇਆ ਉਸੇ ਦੀ ਗੱਲ ਹੈ ਕਿ ਵਿਦ ਪੁਰਖਾ ਜਨਮ ਬਟਾਇਆ ਕਾਹੇ ਕੋ ਤਾਂ ਇਹ ਮਨ ਲਾਇਆ ਕਾਹੇ ਕੋ ਤੁਜ ਇਹ ਮਨ ਲਾਇਆ ਕਾਹੇ ਕੋ ਇਹ ਮਨ ਲਾਇਆ ਤੈਂ ਮਨ ਕਿਹੜੀ ਚੀਜ਼ ਨਾਲ ਜੋੜ ਲਿਆ ਸੰਸਾਰ ਨੂੰ ਤੋੜ ਕੇ ਕੋਈ ਵੱਡੀ ਚੀਜ਼ ਹੋ ਸੰਸਾਰ ਨੂੰ ਜ਼ਿਆਦਾ ਕੀਮਤੀ ਤੈਨੂੰ ਮਿਲਗੀ ਸੰਸਾਰੀ ਵਡਿਆਈ ਨਾਲ ਕੋਈ ਵੱਡੀ ਸ਼ਕਤੀਸ਼ਾਲੀ ਚੀਜ਼ ਮਿਲ ਗਈ ਜ਼ਿਆਦਾ ਕੀਮਤੀ ਚੀਜ਼ ਮਿਲ ਗਈ ਉਹਦੇ ਨਾਲ ਤਾਂ ਤੈ ਬੁਲ ਜੋੜ ਲਿਆ ਕਾਹਦੇ ਨਾਲ ਲਿਆ ਜਵਾਬ ਦਿੰਦੇ ਕਬੀਰ ਨੇ ਦਿੱਤਾ ਜਵਾਬ ਹੀਰਾ ਹੱਥ ਚੜਿਓ ਨਿਰਮੋਲਕ ਛੁੱਟ ਗਈ ਸੰਸਾਰੀ ਜਿਹਦੇ ਹੀਰਾ ਨਿਰਮੋਲਕ ਤਤ ਗਿਆਨ ਗੁਰਬਾਣੀ ਦੀ ਸੋਝੀ ਹੱਥ ਚੜ ਗਈ ਸਮਝ ਆ ਗਈ ਸੰਸਾਰੀ ਆਪੇ ਛੁੱਟ ਜਾਂਦੀ ਹੈ ਜੀ ਦੇ ਗੁਰਬਾਣੀ ਦੀ ਸੋਝੀ ਸਮਝ ਜਿਹਨੂੰ ਪੈ ਗਈ ਸੰਸਾਰੀ ਆਪੇ ਛੁੱਟ ਜਾਂਦੀ ਹੈ ਪਰ ਸੋਝੀ ਪੈਂਦੀ ਹੋਈ ਨਹੀਂ ਪੈਂਦੀ ਕਿਵੇਂ ਬਾਣੀ ਨੂੰ ਬੰਦੇ ਤੇ ਹੌਲੀ ਹੌਲੀ ਬੰਦੀ ਜਾਊ ਸੰਸਾਰੀ ਛੁੱਟੀ ਜਾਊ ਜੋ ਜੋ ਬੰਦੀ ਜਾਊ ਸੰਸਾਰੀ ਛੁੱਟੀ ਜਾਊ ਇਹ ਤਾਂ ਇੱਕ ਪਾਸੇ ਲਿਪਟੀ ਹੋਈ ਹੈ ਫਿਰ ਦੂਏ ਪਾਸੇ ਲਿਬਰਟੀ ਲੱਗ ਜੂ ਇਹਦਾ ਪਾਸਾ ਆਪੇ ਖਾਲੀ ਹੋ ਜੂ ਇੱਕ ਚੱਕਰੀ ਤੋਂ ਲੈਣ ਲੱਗ ਜੂ ਦੂਜੀ ਚੱਕਰੀ ਤੇ ਚੜ ਜੂਗੀ ਇੱਕ ਤੋਂ ਤਾਂ ਖਾਲੀ ਹੋਣੀ ਹੋਣੀ ਹੈ ਜੇ ਮਾਇਆ ਵਾਲੀ ਤੇ ਪਹਿਲਾਂ ਲਿਬਰਟੀ ਹੋਈ ਹੈ ਸਰੀਰ ਤੇ ਫਿਰ ਜਦ ਅੰਦਰ ਵਾਲੇ ਤੇ ਜਾਣ ਲੱਗੀ ਆਪਣੇ ਮੂਲ ਤੇ ਆ ਖਾਲੀ ਹੋ ਜੂ ਸਰੀਰ ਵਾਲੀ ਖਾਲੀ ਹੋ ਜੂਗੀ ਪਿੱਛੇ ਚਲੀ ਜਾਊਗੀ ਆਪਣੇ ਮੂਲ ਤੇ ਜਾ ਚੜੂ ਸੁਰਤ ਮੂਲ ਨਾਲ ਲਿਪਟ ਜੂਗੀ ਜਾ ਕੇ ਉਹ ਲਿਪਟੀ ਹੋਈ ਆ ਮਾਇਆ ਨਾਲ ਇਹ ਜਿਹੜੀ ਸੁਰਤ ਦੀ ਫਿਲਮਾਂ ਮਾਇਆ ਨਾਲ ਲਿਪਟੀ ਹੋਈ ਆ ਜਦ ਪੁੱਠੀ ਚੱਲਣੀ ਹੈ ਜਿਹੜਾ ਸਾਖਤ ਸਭ ਕਰ ਉਲਟੀ ਉਲਟੀ ਸਾਖਤਾਂ ਦੀ ਫਿਲਮ ਜਿਹੜੀ ਲਿਪਟਦੀ ਜਾਂਦੀ ਹੈ ਮਾਇਆ ਨਾਲ ਜਦ ਪੁੱਠੀ ਚੱਕਰੀ ਚੱਲਣੀ ਹੈ ਉਲਟੀ ਰੇ ਬਰ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ ਪੁੱਠੀ ਚੱਕਰੀਏ ਤੇ ਆਪਣੇ ਬੋਲ ਨਾਲ ਨਿਬੜ ਜਾਣਾ ਜਾ ਕੇ ਇੱਕੋ ਹੋ ਜਾਣਾ ਕਾਇ ਕੋ ਤਾਂ ਇਹ ਮਨ ਕਾਦੇ ਨਾਲ ਆਇਆ ਮਨ ਬੋਲ ਨਾਲ ਆ ਲਿਆ ਆਪਣੇ ਨਾਲ ਇੱਕ ਹੋ ਗਿਆ ਆਪਣੇ ਬੋਲ ਨਾਲ ਆ ਲਿਆ ਇੱਕ ਹੋ ਗਿਆ ਆਪਣਾ ਮੂਲ ਪਛੜ ਲਿਆ ਉਹਦੇ ਤੇ ਸੁਰਤ ਮੂਲ ਨਾਲ ਜੋੜਤਾ ਜਾ ਕੇ ਰਾਮ ਰਾਏ ਸੋ ਭਾਵਰ ਲੈ ਹੋ ਭਾਗ ਹਮਾਰਾ ਉਹ ਜਿਹੜੀਆਂ ਰਾਵਾ ਲੈਂਦੇ ਆ ਨਾ ਪਾਵਰ ਉਹ ਬਿਰਵੇਂ ਲਪੇਟਦੇ ਨੇ ਹੋਰ ਕੁਝ ਨਹੀਂ ਹੈ ਆਤਮਾ ਪਰਮਾਤਮਾ ਦੀ ਲਾਵਾਂ ਨੇ ਉਹ ਗੁਰਬਾਣੀ ਚ ਚਾਰ ਲਾਵਾ ਬਿਰਵੇਂ ਲਪਟਦੀ ਹੈ ਤੈਨ ਮਾਇਆ ਜਨੇ ਚੌਥੀ ਤੁਰਿਆ ਪਰਦੀ ਹੈ ਹਰ ਪਾਇਆ ਪ੍ਰਭ ਅਵਨਾਸੀ ਇਹ ਕੀ ਜਾਣ ਇਹ ਕੀ ਗੱਲ ਹੈ ਗੁਰਬਾਣੀ ਕੀ ਗੱਲ ਦੁਨੀਆ ਕੀ ਜਾਣੇ ਗੁਰਬਾਣੀ ਕੀ ਗੱਲ ਹੈ ਸੰਸਾਰੀ ਆਦਮੀ ਕੀ ਜਾਣੂ ਕੁਰਬਾਨੀ ਕੀ ਗੱਲ ਹੈ ਤਾਂ ਸੰਸਾਰੀ ਨੇ ਗੱਲ ਭਗਤਾਂ ਦੀ ਹੈ ਪੱਲੇ ਪੈ ਗਈ ਸੰਸਾਰੀਆਂ ਦੇ ਇਹਨਾਂ ਨੇ ਹੋਰ ਦਾ ਕੁਝ ਹੋਰੇ ਬਣਾਤਾ ਬੜੇ ਜਾਣਾ ਸੀ ਇਹਨਾਂ ਦਾ ਆਪਣਾ ਦੇਸੀ ਕੋਣ ਭਗਤਾਂ ਦਾ ਆਪਣਾ ਦੇਸੀ ਕੋਣ ਬੁੱਢੇ ਬੁੱਢੇ ਦੇ ਵਿਆਹ ਜਲਾਵਾਂ ਬਣਾਉਣ ਲੱਗੇ ਵਿਆਹ ਭਗਤਾਂ ਦੇ ਭਗਤਾਂ ਦਾ ਕਿਵੇਂ ਹੁੰਦਾ ਹੁੰਦਾ ਵਿਆਹ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਗੁਰੂ ਨੇ ਹਰ ਪਾਇਆ ਕੇ ਸੁਣ ਕੇ ਮੁੰਡੇ ਕੁੜੀ ਦੀ ਗੱਲ ਹੈ ਵਿੱਚ ਹੈ ਕਿ ਸਦੀ ਗੱਲ ਫਿਰ ਇੱਕ ਗੁਰਮੁਖ ਨੇ ਹਰ ਪਾਇਆ ਆਪਣੇ ਮੂਲ ਨਾਲ ਜੁੜਿਆ ਗੁਰਮੁਖ ਇੱਕ ਹੋਇਆ ਅਗਿਆਨ ਅੰਧੇਰਾ ਕਟਿਆ ਪਹਿਲਾਂ ਗਿਆਨ ਨੇ ਰਖਟੇ ਗੁਰਬਾਣੀ ਦੀ ਸੋਝੀ ਆਈ ਹੈ ਗੁਰ ਗਿਆਨ ਪ੍ਰਚੰਡ ਬੜਾਇਆ ਪ੍ਰਚੰਡ ਗਿਆਨ ਹੋ ਗਿਆ ਤਾਂ ਗੱਲ ਤਾਂ ਦੇਖੋ ਕੀ ਲਿਖੀ ਹੋਈ ਹੈ ਉੱਥੇ ਫੜੀ ਜਾਂਦੇ ਕੇ ਕੁੱਟੀ ਜਾਂਦੇ ਤਬਲੇ ਕੁੱਟੀ ਜਾਂਦੇ ਛੇਦੀ ਛੇਤੀ ਛੇਤੀ ਪੜ੍ਹਦੇ ਹੋਏ ਨੇ ਕਬੜੇ ਹੋਏ ਨੇ ਕਬੜੇ ਪਾਗਲ ਬੋਰੇ ਪੜ ਕੀ ਰਹੇ ਹੋ ਗੱਲ ਕੀ ਹੈ ਪਤਾ ਹੀ ਨਹੀਂ ਵੀ ਕੀ ਲਿਖਿਆ ਹੋਇਆ ਕੀ ਕਰ ਰਹੇ ਗੱਲ ਨਿਰਾਕਾਰੀ ਦੁਨੀਆ ਦੀ ਲੈ ਕੇ ਬਹਿ ਗਏ ਤੇ ਸੰਸਾਰ ਚ ਜੋੜ ਲਈ ਸੁਧਾਰ ਨੂੰ ਹਾਂਜੀ ਕਿਤੇ ਵਿਧੀ ਆਸਾ ਮਨਸਾ ਖਾਈ ਕਿਤੇ ਦੀ ਆਸਾ ਮਨਸਾ ਖਾਈ ਇਹ ਆਸਾਰ ਮਨਸਾ ਬੰਦੀ ਇੱਛਾ ਉਹਦੇ ਵਿੱਚ ਜਿਹੜੀ ਇੱਛਾ ਪੈਦਾ ਹੁੰਦੀ ਹੈ ਔਰ ਆਸਾ ਹੁੰਦੀ ਹੈ ਕਿ ਆ ਮਿਲੂਗਾ ਉਹ ਮਿਲੂਗਾ ਧਰਮ ਚੋਂ ਇਹ ਤਾਂ ਖਤਮ ਹੀ ਗੱਲ ਨਹੀਂ ਧਰਮ ਤੇ ਧਾਰਨ ਕਰਕੇ ਮਾਇਆ ਦਾ ਕੁਝ ਮੰਗਦਾ ਹੀ ਨਹੀਂ ਇੱਛਾ ਰਹੀ ਸੋ ਇੱਛਾ ਬਣਾ ਲਈ ਧਰਮ ਦੇ ਵਿੱਚ ਤਾਂ ਇੱਛਾ ਪੂਰੀਆਂ ਕਰਨ ਦੀ ਗੱਲ ਕਰਦੇ ਨੇ ਲੋਕ ਰਿਤੀਆਂ ਸਿੱਧੀਆਂ ਅਸੀਂ ਤਾਂ ਥੋੜੀਆਂ ਨੇ ਮਿਲਦੀਆਂ ਨੇ ਕਲਪ ਪੇਸ਼ਾ ਜੀ ਦੇ ਜੋ ਚੀਜ਼ ਉਹਦੇ ਥੱਲੇ ਬਹਿ ਕੇ ਕਲਪਨਾ ਕਰੋ ਉਹ ਮਿਲ ਜਾਂਦੀ ਹੈ ਕਾਮਤੇ ਨੂੰ ਗਊ ਹੈ ਉਹ ਜੋ ਕੰਮ ਹੈ ਉਹ ਸਿੱਧ ਕਰ ਦਿੰਦੀ ਹੈ ਤੇ ਅਸੀਂ ਤੇ ਇਹ ਸੁਣਿਆ ਸੀ ਤੈ ਦਰਫਟਿਓ ਕੋਈ ਸੀ ਵਾਇਆ ਦੀ ਭਾਣੇ ਚ ਰਹੋ ਉਹ ਤਾਂ ਦੇ ਰਿਹਾ ਇਹ ਤਾਂ ਉਹਦਾ ਕੰਮ ਹੈ ਸਾਡਾ ਕੰਮ ਮੁਕੜਾ ਨਹੀਂ ਹੈ ਇਹ ਤਾਂ ਦਵਾਈ ਹੈ ਮਾਇਆ ਤਾਂ ਦਵਾਈ ਹੈ ਬੇਖ ਹੈ ਬੇਖ ਤਾਂ ਦਵਾਈ ਹੈ ਬੇਖ ਦਵਾਈ ਦੇ ਤੌਰ ਤੇ ਵਰਤਣੀ ਹੈ ਅਸੀਂ ਖਾਣੀ ਹੈ ਰੱਜ ਕੇ ਨਹੀਂ ਖਾਣੀ ਇਹ ਦਵਾਈ ਰੱਜ ਕੇ ਨਹੀਂ ਪੀਦੀ ਹੁੰਦੀ ਖਾਈ ਦੀ ਹੁੰਦੀ ਲੋੜ ਅਨੁਸਾਰ ਖਾਈ ਦੀ ਹੈ ਡੋਜ਼ ਅਨੁਸਾਰ ਖਾਈ ਦੀ ਹੈ ਡਾਕਟਰ ਡੋਜ਼ ਦਿੰਦਾ ਜਿਹੜੇ ਭਾਣੇ ਚ ਨੇ ਡਾਕਟਰ ਦੇ ਡੋਜ਼ ਅਨੁਸਾਰ ਵਰਤਦੇ ਨੇ ਮਾਇਆ ਨੂੰ ਜਿਹੜੇ ਮੂਰਖ ਨੇ ਸਾਖਤ ਨੇ ਉਹ ਖਾ ਕੇ ਵਰਦੇ ਨੇ ਦਵਾਈ ਫਿਰ ਜੇ ਦਵਾਈ ਮਿੱਠੀ ਹੈ ਤਾਂ ਮਤਲਬ ਇਹ ਥੋੜੀ ਵੀ ਖਾ ਲੈਣੀ ਹੈ ਰੱਜ ਕੇ ਪੀ ਲੈਣੀ ਇਹ ਤਾਂ ਉਹਨੇ ਲੈਣੀ ਲਈ ਇਹ ਤਾਂ ਦਵਾਈ ਹੈ ਕਹੇ ਦੇ ਆਸਾ ਮਨਸਾ ਖਾਈ ਤਾਂ ਆਸਾ ਮਨਸਾ ਹੀ ਖਾਲੀ ਕਿਤੇ ਵੀ ਦੀ ਜੋਤ ਨਿਰੰਤਰ ਪਾਈ ਜੋ ਚੀਜ਼ ਖਾ ਲਈਏ ਉਹ ਮੁੱਕ ਜਾਂਦੀ ਹੈ ਔਰ ਜਿਹਨੂੰ ਭੁੱਖ ਹੁੰਦੀ ਆ ਖਾਂਦਾ ਖਾਂਦਾ ਕੋਣ ਜਿਹਦੇ ਅੰਦਰ ਭੁੱਖ ਹੈ ਹਰ ਚੀਜ਼ ਤੇ ਲਾਗੂ ਹੈ ਆ ਸਮਝਾ ਤੇ ਵੀ ਲਾਗੂ ਹੈ ਖਾਲੀ ਕਾਦੀ ਦੀ ਸੱਚੇ ਨਾਮ ਕੀ ਲੱਗਾ ਹੈ ਭੁੱਖ ਤਾਂ ਭੁੱਖਾ ਖਾ ਚਲੀਏ ਦੋ ਸੱਚੇ ਨਾਮ ਦੀ ਭੁੱਖ ਜਿਹੜੀ ਹੈ ਆਸਾ ਮਨਸਾ ਨੂੰ ਖਾ ਜਾਂਦੀ ਹੈ ਆਸਾ ਮਨਸਾ ਦੁੱਖ ਰੂਪ ਹੈ ਆਸਾ ਮਨਸਾ ਕਰਕੇ ਅਸੀਂ ਦੁੱਖ ਝੇਲਦੇ ਫਿਰਦੇ ਕੰਮ ਕਰਦੇ ਹਾਂ ਭੱਜਦੇ ਫਿਰਦੇ ਆਸਾ ਮਨਸਾ ਕਰਕੇ ਐਕਸੀਡੈਂਟ ਹੁੰਦੇ ਨੇ ਕੰਮਕਾਰ ਭੱਜਦੇ ਆ ਬਾਹਰ ਤੇਜ਼ ਕੋਈ ਗੱਡੀ ਚਲਾਉਂਦਾ ਕੋਈ ਕੁਝ ਕਰਦਾ ਆਸਾ ਦੁਰਸਾ ਕਰਕੇ ਚਿੰਤਾ ਨੇ ਹੋਰ ਚਿੰਤਾ ਹੋਰ ਇਹ ਕੇਵਲ ਆਸਾ ਦੁਰਸਾ ਖਾਈ ਕਿਤੇ ਵੀ ਦੀ ਜੋਤ ਨਿਰੰਤਰ ਪਾਈ ਜਿਹਨੂੰ ਸੱਚੇ ਨਾਮ ਕੇ ਭੁੱਖ ਉਹਨੂੰ ਫਿਰ ਨਾਮ ਵੀ ਮਿਲਦਾ ਸਾਡ ਉਹ ਖੋਵੇ ਜਿਹੜੀ ਚੀਜ਼ ਨੂੰ ਪ੍ਰਾਪਤ ਹੁੰਦੀ ਹੈ ਪਰ ਉਹ ਸਰੀਰ ਦੀ ਭੁੱਖ ਆ ਸਮਝਦਾ ਸਰੀਰ ਦੀ ਭੁੱਖ ਆ ਦੀ ਭੁੱਖ ਨਹੀਂ ਹੈ ਸਰੀਰ ਦੀ ਭੁੱਖ ਹੈ ਸਰੀਰ ਤੱਕ ਸੀਮਿਤ ਰਹਿਣ ਤੋਂ ਬਾਹਰ ਵਿੱਚੋਂ ਖਤਮ ਕਰਤੀ ਬਾਹਰ ਦੀ ਭੁੱਖ ਮਨ ਚੋਂ ਖਤਮ ਕਰਤੀ ਸਰੀਰ ਤੱਕ ਜੀਵਤ ਕਰਤੀ ਕੁਝ ਬੰਦਿਆਂ ਨੂੰ ਧਰਮ ਦੇ ਖੇਤਰ ਜਾ ਕੇ ਵਡਿਆਈ ਦੀ ਭੁੱਖ ਪੈਦਾ ਹੋ ਜਾਂਦੀ ਇਹ ਵੀ ਇੱਕ ਭੁੱਖ ਹੈ ਵੱਡੇ ਹੋਣ ਦੀ ਭੁੱਖ ਅਸਲ ਚ ਹੁੰਦੇ ਹੁੰਦੀ ਹੈ ਉਹਨਾਂ ਦੇ ਅੰਦਰ ਧਰਮ ਨਾਲ ਹੁੰਦੇ ਵਜਦੀ ਹੈ ਜੇ ਕੋਈ ਵਡਿਆਈ ਕਰਦਾ ਉਹਨਾਂ ਨੂੰ ਚੰਗਾ ਲੱਗਦਾ ਨਾਨਕ ਨੂੰ ਚੰਗਾ ਲੱਗਦਾ ਭਗਤਾਂ ਨੂੰ ਚੰਗਾ ਲੱਗਦਾ ਉਹਨਾਂ ਦੀ ਵਿਡਾਈ ਕਰਨ ਵਾਲਾ ਉਹ ਕਹਿੰਦੇ ਜੋ ਮੋਹ ਕੋ ਪਰਮੇਸ਼ਰ ਉਚਰਾ ਤੇ ਸਭ ਨਾਲ ਕੋਡ ਵੀ ਪਰ ਵੱਡੇ ਗਿਆ ਵਡਿਆਈਆਂ ਵਿੱਚ ਕਹਿਣਾ ਕਹਿਣਾ ਜਾਈ ਵਡਿਆਈ ਵੱਡੇ ਦੀ ਕਰੋ ਵਡਿਆਈ ਵੱਡਾ ਪਾਇਆ ਜਿਹਨੇ ਵਡਿਆਈ ਵੱਡੇ ਦੀ ਕੀਤੀ ਆ ਉਹ ਵੱਡਾ ਪਾ ਲਿਆ ਉਹ ਵੱਡੇ ਨਾਲ ਜੁੜ ਕੇ ਆਦਮੀ ਦੀ ਵਡਿਆਈ ਨਹੀਂ ਕਰਦੀ ਉਸ ਤੇ ਨਿੰਦਾ ਨਾ ਨਿੰਦਿਆ ਕਰਨੀ ਹੈ ਨਾ ਵਡਿਆਈ ਕਰਨੀ ਦੋ ਜਸ ਦੋ ਹੀ ਮਨਾਂ ਨੇ ਕਿਸੇ ਆਦਮੀ ਦੀ ਵੀ ਚਾਹੇ ਕੀ ਕਿਉਂ ਨਾ ਹੋਵੇ ਚਾਹੇ ਗੁਰੂ ਵੀ ਕਿਉਂ ਨਾ ਹੋਵੇ ਬਬਰ ਜਤਾ ਸਭ ਜਿਹੜੇ ਕੰਮ ਕੇ ਨਰਕ 'ਚ ਰਹਿ ਜਾਂਦੇ ਇੱਥੇ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਸੇ ਭਗਤ ਨੇ ਪਹਿਲੇ ਭਗਤ ਦੀ ਵਡਿਆਈ ਨਹੀਂ ਕੀਤੀ ਹੋਈ ਹਾਂ ਉਹ ਦੱਸਿਆ ਵੀ ਤੈਨੂੰ ਪ੍ਰਾਪਤ ਕਰ ਲਿਆ ਉਹਨੇ ਭਗਤਾਂ ਨੇ ਭੱਟਾਂ ਨੇ ਸੋਚਿਆ ਦੱਸਿਆ ਨਾਨਕ ਅੰਬਦ ਵਰਿਓ ਨਾਨਕ ਨੇ ਅੰਬਦ ਨੂੰ ਪੜਾਇਆ ਨਾਨਕ ਨੇ ਰੂਪ ਨੂੰ ਅੰਬਦ ਨੂੰ ਉਪਦੇਸ਼ ਕੀਤਾ ਸਭ ਕਹਿ ਰਹੇ ਨੇ ਇਹ ਥੋੜੀ ਹੋ ਰਹੇ ਵੀ ਗੁਰੂ ਸੀ ਅਸੀਂ ਦੱਸ ਰਹੀਏ ਗੱਲ ਕਹਿ ਰਹੇ ਨੇ ਸਮਝਣ 'ਚ ਲਿਖਿਆ ਹੈ ਉਹਨਾਂ ਨੇ ਸੱਚ ਬੋਲਿਆ ਅਸੀਂ ਝੂਠ ਬੋਲਦੇ ਹਾਂ ਜਾਣ ਕੇ ਝੂਠ ਬੋਲ ਕੇ ਖੁਸ਼ ਕਰਨਾ ਚਾਹੁੰਦੇ ਗੁਰੂ ਨੂੰ ਜਿਹੜਾ ਸਤਵਾਦੀ ਗੁਰੂ ਹੈ ਉਹਦੀ ਚਾਪਲੂਸੀ ਕਰਕੇ ਉਹ ਬੇਵਕੂ ਬਣਾ ਕੇ ਖੁਸ਼ ਕਰਨਾ ਚਾਹੁੰਦੇ ਚਾਪਲੂਸ ਬੜੇ ਖਤਰਨਾਕ ਆਦਮੀ ਹੁੰਦੇ ਨੇ ਚਾਪਲੂਸ ਨਾਲ ਦਰਗਾਹ ਦੇ ਵਿੱਚ ਨਫ਼ਰਤ ਕੀਤੀ ਜਾਂਦੀ ਹੈ ਜਿਹੜੇ ਬੁੱਧਵਾਨ ਨੇ ਪੂਰਨ ਬੁੱਧ ਵਾਲੇ ਨੇ ਚਾਪਲੂਸ ਨੂੰ ਨਫ਼ਰਤ ਕਰਦੇ ਹੁੰਦੇ ਚਾਪਲੂਸ ਆਸਤੀਨ ਦਾ ਸਪੂਤ ਹੈ ਆਸਿਰ ਬਾਹਰ ਨੂੰ ਕਹਿੰਦੇ ਉਹ ਤਾਂ ਬੜੇ ਬੜੇ ਡੋਬ ਅੰਦਰ ਜਾ ਕੇ ਜਿੰਨੇ ਲੀਡਰ ਨੇ ਨਾਲ ਦੇ ਸੱਪਾਂ ਨੇ ਉਹ ਘੇਰ ਲੈਂਦੇ ਨੇ ਚਾਬਰੂਸੀ ਕਰਨ ਵਾਲੇ ਇਹਨਾਂ ਇਹਨਾਂ ਦੀ ਕਮਜ਼ੋਰੀ ਹੈ ਇਹਨਾਂ ਚੰਗੇ ਲੱਗਦੇ ਨੇ ਸੰਸਾਰੀ ਆਦਮੀ ਨੇ ਡੁਬੋ ਕੇ ਰੱਖ ਦਿੰਦੇ ਨੇ ਭਗਤਾਂ ਨੇ ਕਦੇ ਚਾਬਰੂਸ ਨੇੜੇ ਨਹੀਂ ਹੋਣ ਦਿੱਤੇ ਜਿਹਦੇ ਨੇੜੇ ਚਾਬਰੂਸ ਆ ਕੇ ਡੁੱਬ ਗਿਆ ਸਮਝੋ ਕਿ ਉਹਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ ਜਾਬਰੂ ਨੂੰ ਰੇੜੇ ਤਾਂ ਉੜ ਜਿਹੜਾ ਸਿਆਣਾ ਬੰਦਾ ਜਾਬਰੂ ਨੂੰ ਰੇੜੇ ਨਹੀਂ ਉੱਡਦਾ ਉਹ ਬੰਦਾ ਜਾਬਰੂ ਸੀ ਕਰਨ ਨਹੀਂ ਦਿੰਦਾ ਆਪਣੀ ਵਡਿਆਈ ਤੋਂ ਰੋਕਦਾ ਕਰ ਦਿੰਦਾ ਪਰ ਜਿਹੜਾ ਨਾ ਹਟੇ ਉਹਨੂੰ ਦੂਰ ਰੱਖਦਾ ਇਹ ਖਤਰਨਾਕ ਹੈ ਬੰਦਾ ਉਹ ਬੰਦੇ ਤੇ ਭਰੋਸਾ ਨਹੀਂ ਕਰਦਾ ਉਹ ਜੋ ਭਰੋਸਾ ਕਰੂ ਤਾਂ ਪਾਗਲ ਹੈ ਮੂਰਖ ਵਾਲਾ ਨਹੀਂ ਹੈ ਉਹ ਇਹ ਤਾਂ ਮੂਰਖ ਹੈ ਮੇਰੀ ਪੜ੍ਹਾਈ ਜੋ ਮੈਂ ਕਿਹਾ ਉਹਦਾ ਪੜ੍ਹਦਾ ਹੀ ਜਿਹੜਾ ਗੁਰਬਾਣੀ ਦੀ ਸਿੱਖਿਆ ਨਹੀਂ ਲੈ ਰਿਹਾ ਤੁਸੀਂ ਉਹ ਤਾਂ ਕੀ ਯਕੀਨ ਕਰ ਰਹੇ ਹੋ ਕੀ ਭਰੋਸਾ ਕਰੋਗੇ ਤੁਸੀਂ ਤਾਂ ਖਦੂਗਾ ਭਰੋਸਾ ਉਸੇ ਤੇ ਕੀਤਾ ਜਾ ਸਕਦਾ ਜਿਹੜਾ ਗੁਰਬਾਣੀ ਤੇ ਭਰੋਸਾ ਕਰੂਗਾ 100% ਉਸੇ ਤੇ ਕਰਨਾ ਚਾਹੀਦਾ ਦੂਏ ਤੇ ਨਹੀਂ ਕਰਨਾ ਚਾਹੀਦਾ ਹਾਂ ਪ੍ਰਚਾਰ ਸਭ ਵਾਸਤੇ ਜੀ ਭਰੋਸਾ ਨਾਂ ਕਰੇ ਉਹਦੇ ਤੇ ਕੀਤਾ ਜਿਹਨੇ ਗੁਰਬਾਣੀ ਤੇ ਭਰੋਸਾ ਕੀਤਾ ਉਹਦੇ ਤੇ ਕੀਤਾ ਆਪਣੇ ਮੁੰਡੇ ਤੇ ਨਹੀਂ ਅੰਦਰ ਤੇ ਭਰੋਸਾ ਕੀਤਾ ਆਪਣੇ ਮੁੰਡੇ ਤੇ ਨਹੀਂ ਕੀਤਾ ਕਿ ਗੁਰਬਾਣੀ ਨੂੰ ਨਹੀਂ ਮੰਨਿਆ ਉਹ ਅੰਗਰੇਜ਼ਾਂ ਬਰਦਾਸ਼ਤ ਕਰ ਲੈ ਆਪਣੇ ਮੁੰਡੇ ਦਾ ਨਹੀਂ ਕੀਤਾ ਅਮਰਦਾਸ ਨੇ ਰਾਮਦਾਸ ਤੇ ਕਰ ਲੈ ਆਪਣੇ ਮੁੰਡੇ ਦਾ ਨਹੀਂ ਕੀਤਾ ਭਰੋਸਾ ਉਹਦੇ ਤੇ ਕੀਤਾ ਕਰਨ ਦੀ ਆਗਿਆ ਇਹ ਬਸ ਲਾਈਨ ਸਾਨੂੰ ਦੱਸਦੀ ਹੈ ਖਿੱਚੀ ਹੋਈ ਇਹ ਲਾਈਨ ਖਿੱਚੀ ਹੈ ਇੱਕ ਭਰੋਸਾ ਉਹਦੇ ਤੇ ਕਰਨਾ ਜਿਹੜਾ ਗੁਰਬਾਣੀ ਦੇ ਭਰੋਸਾ ਕਰੇ ਜਿਹੜਾ ਪਰਮੇਸ਼ਰ ਤੇ ਭਰੋਸਾ ਨਹੀਂ ਕਰਦਾ ਉਹ ਤੇ ਆਪਾਂ ਭਰੋਸਾ ਕਰ ਸਕੂਗੀ ਸਾਰੀਆਂ ਦਾਤਾਂ ਸਾਰੇ ਗੁਣ ਪਰਮੇਸ਼ਰ ਦੇ ਵਿੱਚ ਨੇ ਕੋਈ ਔਗਣ ਉਹਦਾ ਚਾਹੇ ਨਹੀਂ ਉਹਦਾ ਤਾਂ ਭਰੋਸਾ ਨਹੀਂ ਜਿਹੜਾ ਕਰਦਾ ਤੁਹਾਡੇ ਤੇ ਕਿਵੇਂ ਕਰ ਲੂ ਉਹ ਕਰਦਾ ਤੁਹਾਡੇ ਤੇ ਵੀ ਭਰੋਸਾ ਨਹੀਂ ਕਰਦਾ ਤੁਹਾਡੇ ਤੇ ਵੀ ਨਹੀਂ ਭਰੋਸਾ ਉਹ ਮੈਂ ਤੁਹਾਨੂੰ ਭੁਲੇਖਾ ਹੈ ਤੇ ਤੁਹਾਡੇ ਤੇ ਭਰੋਸਾ ਕਰਨਾ ਕੀ ਮਤਲਬ ਜੋ ਤੁਸੀਂ ਕਹਿ ਰਹੇ ਹੋ ਉਸੇ ਤੇ ਗੱਲ ਤੇ ਭਰੋਸਾ ਕਰਨਾ ਭਰੋਸਾ ਕੀ ਹੁੰਦਾ ਜੋ ਆਪਾਂ ਕਹਿ ਰਹੇ ਹਾਂ ਉਸ ਗੱਲ ਤੇ ਭਰੋਸਾ ਕਰਨਾ ਹੀ ਭਰੋਸਾ ਹੁੰਦਾ ਜੋ ਗੁਰਬਾਣੀ ਦੀ ਪੜ੍ਹਾਈ ਤੇ ਭਰੋਸਾ ਨਹੀਂ ਕਰਦਾ ਉਹ ਬੋਲਣ ਵਾਲੇ ਤੇ ਭਰੋਸਾ ਨਹੀਂ ਕਰਦਾ ਅਸਲ 'ਚ ਉਸ ਵੇਲੇ ਬੋਲਣ ਵਾਲੇ ਬੋਲ ਰਹੇ ਹਨ ਤੇ ਫਿਰ ਉਹਦੀ ਵਡਿਆਈ ਕਿਹੜੀ ਗੱਲ ਦੀ ਕਰਦਾ ਭਰੋਸਾ ਦਾ ਨਹੀਂ ਉਹ ਕਿਹੜੀ ਗੱਲ ਦੀ ਵਡਿਆਈ ਕਰਦਾ ਉਹਦੀ ਭਰੋਸਾ ਰਹਿ ਨਹੀਂ ਬਸ ਮਨ ਹੋਰ ਮੁਖ ਹੋਰ ਸੇ ਕਾਡੇ ਕੱਚੇ ਨੂੰ ਦੂਸਰੋ ਗੱਲ ਮੰਨ ਨਹੀਂ ਰਿਹਾ ਮੂੰਹ ਤੋਂ ਵਡਿਆਈ ਕਰਦਾ ਕੱਚਾ ਕੱਚੀ ਗੱਲ ਉਹਦਾ ਸਾਰਾ ਭਰੋਸਾ ਕੱਚਾ ਵੇਦਾ ਵਾਲੇ ਕਹਿੰਦੇ ਸੀ ਉਹ ਉਬੇੜਾ ਉਹ ਹੋਏ ਜਿਹੀ ਸੀ ਜਿਹੜੇ ਲਿਖ ਕੇ ਦੇ ਦਿੱਤੀ ਕੱਚੇ ਸੀ ਕਿਤ ਵਿਧੀ ਆਸਾ ਮਨਸਾ ਖਾਈ ਕਿਤ ਵਿਧੀ ਜੋਤ ਨਿਰੰਤਰ ਪਾਈ ਕਿਤ ਵਿਧੀ ਜੋਤ ਨਿਰੰਤਰ ਪਾਈ ਕੱਲ ਭੁੱਖ ਨਹੀਂ ਚਲੀ ਸੀ ਰਹਿ ਗਈ ਵਿੱਚ ਜਿਹਦੇ ਅੰਦਰ ਵਡਿਆਈ ਦੀ ਭੁੱਖ ਹੈ ਉਹ ਆਪਣੇ ਜੀਵਨ 'ਚ ਆਪਣੀ ਵਡਿਆਈ ਖਾ ਲੈਂਦਾ ਉਹਦੇ ਪੱਲੇ ਵਡਿਆਈ ਦੀ ਨਹੀਂ ਬਣ ਬੜੀ ਇਹ ਖਾਸ ਗੱਲ ਰੱਖਣ ਵਾਲੀ ਹੈ ਧਿਆਨ ਸਰੀਰ ਛੱਡਣ ਤੋਂ ਬਾਅਦ ਸਦਾ ਵਡਿਆਈ ਉਹਦੀ ਰਹਿੰਦੀ ਹੈ ਜਿਹਦੇ ਅੰਦਰ ਵਡਿਆਈ ਦੀ ਭੁੱਖ ਨਹੀਂ ਰਹਿੰਦੀ ਜਿਉਂਦੇ ਜਿਉਂਦੇ ਉਹ ਵਡਿਆਈ ਖਾਂਦਾ ਰਹੀ ਆਪਣੇ ਜਿਉਂਦੇ ਜਿਉਂਦੇ ਉਹਦੀ ਜਮਾ ਹੋ ਜਾਂਦੀ ਹੈ ਜਿਹੜਾ ਜਿੰਨੀ ਕਮਾਈ ਕਰਦਾ ਨਾਲ ਦੀ ਨਾਲ ਖਾ ਲੈਂਦਾ ਉਹਦਾ ਬੈਂਕ ਬੈਲੈਂਸ ਰਹਿ ਜੂ ਕੁਝ ਤਾਂ ਵਡਿਆਈ ਕਰਾ ਗਿਆ ਆਪਣੀ ਜਿਉਂਦੇ ਜਿਉਂਦੇ ਖਰਚੀ ਗਈ ਉਹਦੇ ਅੰਦਰ ਭੁੱਖ ਸੀ ਉਹ ਖਾ ਲਈ ਜਿਹਦੇ ਅੰਦਰ ਵਡਿਆਈ ਦੀ ਭੁੱਖ ਹੈ ਉਹ ਵਡਿਆਈ ਖਾ ਕੇ ਆਧਾਰ ਵੀ ਕਰ ਜਾਂਦਾ ਜਵਾਲ ਹਾਲ ਕਰ ਗਿਆ ਇਦਾਂ ਹੀ ਕੋਈ ਨਹੀਂ ਪੁੱਛਦਾ ਸਵਾਲੀ ਵੱਟੇ ਕਿਸਨ ਨਹੀਂ ਪੁੱਛਣਾ ਨਾ ਲੋਕਾਂ ਨੂੰ ਸ਼ਾਂਤੀ ਸ਼ਾਂਤੀ ਦੂਤ ਕਹਿ ਕੇ ਬਲੈਕਮੇਲ ਕਰਕੇ ਦੁੱਗਣੇ ਦਾ ਰਾਜ ਵੇਚਦੇ ਰਹੇ ਨੇ ਉਹ ਅੱਧੇ ਚ ਲੈ ਕੇ ਗਰੀਬਾਂ ਤੇ ਇਹ ਉਦੋਂ ਦੇ ਜੜ ਕੇ ਦੂਰ ਪੈਦਾ ਹੋ ਗਏ ਅਮੀਰ ਲੋਕ ਇਹ ਜਵਾਹਰ ਲਾਲ ਦਾ ਟਾਈਮ ਦੇ ਹੋਏ ਨੇ ਉਹਨਾਂ ਨੇ ਗੌਰ ਕੀਤੀ ਇਸ ਗੱਲ ਦੀ ਆਪਣੀ ਵਿੜਾਈ ਦੀ ਭੁੱਖ ਸੀ ਹੁਣ ਸਰਕਾਰ ਨੇ ਕਿਵੇਂ ਕੰਟਰੋਲ ਕਰ ਲਿਆ ਹੁਣ ਕਿਉਂ ਨਹੀਂ ਹੋਣ ਦਿੰਦੀ ਇਨਾਜ ਮਹਿੰਗਾ ਉਦੋਂ ਕਿਉਂ ਹੁੰਦਾ ਰਿਹਾ ਵਿੜਾਈ ਦੀ ਭੁੱਖ ਸੀ ਕਮਜ਼ੋਰੀ ਸੀ ਉਹ ਸੱਚ ਹੈ ਜਿਹੜਾ ਆਦਮੀ ਵਿੜਾਈ ਦੀ ਭੁੱਖ ਹੁੰਦੀ ਹੈ ਜ਼ਿੰਦਗੀ 'ਚ ਜਿੰਨੀ ਵਿੜਾਈ ਹੁੰਦੀ ਹੈ ਉਦੋਂ ਜ਼ਿਆਦਾ ਖਾ ਜਾਂਦਾ ਹੈ ਉਹ ਬਰੇ ਦੇ ਬਾਅਦ ਉਹਦੀ ਵਡਿਆਈ ਨਹੀਂ ਫਿਰ ਹੁੰਦੀ ਜਿਹੜਾ ਵਡਿਆਈ ਨੂੰ ਖਰਚ ਨਹੀਂ ਕਰਦਾ ਭੁੱਖ ਨਹੀਂ ਹੁੰਦੀ ਜ਼ਿਆਦਾ ਉਹਦੀ ਉਹ ਵਡਿਆਈ ਰਹਿੰਦੀ ਹੈ ਭਗਤਾਂ ਅੰਦਰ ਭੁੱਖ ਕਰ ਹੈ ਵਡਿਆਈ ਦੀ ਭੁੱਖ ਨਹੀਂ ਭਗਤਾਂ ਅੰਦਰ ਭੁੱਖ ਸਲਾਹਣ ਦੂਏ ਦੀ ਪਰਮੇਸ਼ਰ ਦੀ ਵਡਿਆਈ ਦੀ ਭੁੱਖ ਹੈ ਕਿਸੇ ਰਾਜੇ ਦੀ ਵਡਿਆਈ ਵੀ ਨਹੀਂ ਕਰਦੇ ਕਿਸੇ ਬੰਦੇ ਦੀ ਵਡਿਆਈ ਵੀ ਨਹੀਂ ਕਰਦੇ ਭਗਤਾਂ ਅੰਦਰ ਭੁੱਖ ਸਲਾਹਣ ਸਤਨਾਮ ਕਰਤਾਰ ਇਸ ਕਰਕੇ ਭਗਤਾਂ ਦੀ ਵਡਿਆਈ ਰਹਿਣੀ ਹੈ ਕਿਉਂਕਿ ਜਮਾਂ ਉਹਨਾਂ ਦੀ ਖਰਚੀ ਹੋਣੀ ਉਹਨਾਂ ਦੀ ਉਹਨਾਂ ਦੀ ਖਰਚੀ ਹੋਣੀ ਹੈ ਉਹਨਾਂ ਨੇ ਆਪਣਾ ਖਜ਼ਾਨਾ ਉਵੇਂ ਹੀ ਰੱਖਿਆ ਖਰਚੇ ਹੀ ਨਹੀਂ ਇੱਕ ਦਬੜੀ ਨਹੀਂ ਖਰਚੀ ਵਡਿਆਈ ਦੀ ਤੇ ਜਿਹਨੇ ਖਰਚਣੀ ਨਹੀਂ ਹੈ ਉਹਦੀ ਜਮਾਂ ਹੀ ਰਹਿਣੀ ਹੈ ਭਾਈ ਜਿਹਦੇ ਅੰਦਰ ਭੁੱਖ ਸੀ ਉਹਨੇ ਖਾ ਲਈ ਨਾਲ ਦੀ ਨਾਲ ਇਹ ਵੀ ਇੱਕ ਫੈਕਟਰ ਹੈ ਇਹ ਵੀ ਇੱਕ ਗੱਲ ਹੈ ਵਡਿਆਈ ਪਿੱਛੋਂ ਰਹਿਣ ਦੀ ਆ ਨਾ ਰਹਿਣ ਦੀ ਉਹਨਾਂ ਨੂੰ ਜਦ ਵੀ ਭੁੱਖ ਸੀ ਉਹਨਾਂ ਨੂੰ ਹੁਣ ਵੀ ਭੁੱਖ ਦੀ ਹੈ ਜਿਹਨੂੰ ਭੁੱਖ ਹੁੰਦੀ ਹੈ ਨਾ ਉਹ ਭਗਤੀ ਉਹ ਨਹੀਂ ਕਰ ਸਕਦਾ ਪਹਿਲੇ ਦੀ ਗੱਲ ਇਹ ਹੈ ਜਿਵੜਿਆ ਹੀ ਦੀ ਭੁੱਖਾ ਭਗਤੀ ਕਰ ਲੂਗਾ ਬਸ ਫਿਰ ਭੁੱਖੇ ਭਗਤ ਨੂੰ ਕੀ ਜਾ ਕਿਤ ਵਿਧੀ ਆਸਾ ਮਨਸਾ ਖਾਈ ਕਿਤ ਵਿਧੀ ਜੋਤ ਨਿਰੰਤਰ ਪਾਈ ਕਿਤ ਜੋਤ ਨਿਰੰਤਰ ਪਾਈ ਆਸਾ ਮਨਸਾ ਤਾਂ ਖਾਲੀ ਖਾਲੀ ਚਲੋ ਸਿੱਧਾ ਨੇ ਆਸਾ ਮਨਸਾ ਖਾ ਨਹੀਂ ਸਕੇ ਸਿੱਧਾ ਦੇ ਅੰਦਰ ਆਸਾ ਮਨਸਾ ਹੈ ਰਿਤੀ ਸਿੱਧੀਆਂ ਦੀ ਗੱਲ ਹੈ ਆਸਾ ਮਨਸਾ ਨਹੀਂ ਖਾ ਸਕੇ ਵਡਿਆਈ ਦੀ ਭੁੱਖ ਹੈ ਕਿਤੇ ਵੀ ਜੋਤ ਨਾਲ ਤਰਪਾਈ ਐਨੀ ਤੇਰੀ ਜੋਤ ਹਰ ਵਕਤ ਤੇਰੇ ਚ ਉਹੀ ਬੁੱਧੀ ਰਹਿੰਦੀ ਹੈ ਟਿੱਕੀ ਕਦੇ ਹੋਇਆ ਕਿ ਤੇ ਮੂੰਹ ਤੋਂ ਕੋਈ ਗੱਲ ਨਿਕਲ ਗਈ ਕਦੇ ਅੱਠਾ ਪੈਰਾਂ ਦੇ ਵਿੱਚ ਕਿਦਾਂ ਨਾ ਕਿਤੇ ਆ ਜਾਂਦੀ ਹੈ ਜਮਾਨ ਤੇ ਲੋਕ ਤਾਂ ਇਹ ਕਹਿੰਦੇ ਤੇਰੀ ਅੱਠੇ ਪੈਰ ਰਹਿੰਦੀ ਹੈ ਸਰਸਤੀ ਇਹ ਕਿਵੇਂ ਰਹਿੰਦੀ ਹੈ 24 ਘੰਟੇ ਸਰਸਤੀ ਤੇਰੀ ਜ਼ਬਾਨ ਤੇ ਹੀ ਰਹਿੰਦੀ ਹੈ ਸਰਸਤੀ ਗੁਰਮਤਿ ਨੂੰ ਕਹਿੰਦੇ ਨੇ ਜੇ ਸਾਰੇ ਰਸ ਹੋਣ ਸਰਵ ਰਸ ਵਾਲੀ ਸਰਵ ਇਹਨਾਂ ਦਾ ਸਰਸਤੀ ਇੱਕ ਨਦੀ ਬਣਾਈ ਹੋਈ ਹੈ ਸਰਸਤੀ ਸਰਸਤੀ ਸੁਰਸਰੀ ਵੀ ਕਿਹਾ ਦੇਵਤਿਆਂ ਦੀ ਬਿਲ ਸੁਰਸਰੀ ਸੁਰਸਰੀ ਹੋ ਜਾਏ ਬਿਨ ਦਮਤਾ ਕਿਉ ਖਾਈਏ ਸਾਰ ਨਾਨਕ ਸੱਚਾ ਕਰੋ ਵਿਚਾਰ ਇੱਕ ਗੱਲ ਦਾ ਹੁਣ ਸਾਨੂੰ ਦੱਸ ਦੋ ਵੀ ਜੋ ਤਦਰ ਕੋ ਬੁੱਧ ਦਾ ਹਰ ਵਕਤ ਪ੍ਰਚੰਡ ਗਿਆ ਤਾਂ ਹਰ ਵਕਤ ਰਹਿੰਦਾ ਬੁੱਧੀ ਤਾਂ ਤੇਰੀ ਟਿੱਕੀ ਹੋਈ ਹੈ ਪੂਰਨ ਬੁੱਧ ਬਈ ਬਿਨ ਦਮਤਾ ਤੇ ਕਹਿੰਦੇ ਸਾਰ ਖਾ ਜਾਈਦਾ ਅਸੀਂ ਸੁਣਿਆ ਗੱਲ ਬਜ਼ੁਰਗਾਂ ਤੇ ਵੀ ਦੰਦਾਂ ਦੇ ਬਿਨਾ ਸਾਰ ਖਾਈਦਾ ਉਹ ਕਿਵੇਂ ਖਾ ਲੈਂਦੇ ਨੇ ਸਾਰ ਨੂੰ ਸਮਝਦੇ ਨੇ ਲੋਹਾ ਦੰਦ ਹੈ ਹੁੰਦੇ ਹੀ ਹੁਣ ਉਹ ਨਿਰਾਕਾਰੀ ਦੁਨੀਆ ਦੀ ਗੱਲ ਨੂੰ ਐ ਸਾਰੀ ਦੁਨੀਆ ਵਿੱਚ ਲਿਆ ਕੇ ਅਥਾ ਰਹੇ ਨੇ ਅਸਲ ਜੋਗੀ ਜੋਗੀ ਵੀ ਇੱਥੇ ਫਸੇ ਹੋਏ ਨੇ ਜਿੱਤੇ ਫਸੇ ਨੇ ਨਾ ਅੱਜ ਸਿੱਖ ਜੋਗੀ ਵੀ ਇੱਥੇ ਫਸੇ ਨੇ ਇਹ ਨਿਰਾਕਾਰੀ ਸਰੀਰ ਨੂੰ ਆ ਦੂਏ ਪੰਜ ਭੌਤਿਕ ਸਰੀਰ ਤੇ ਲਿਆ ਕੇ ਅਰਥਾਈ ਕਰਦੇ ਗੱਲਾਂ ਨਿਰਾਕਾਰੀ ਸਰੀਰ ਦੀਆਂ ਬਿਰਦੰਤਾ ਖਾਈਏ ਸਾਰ ਸਾਰ ਖਾਣ ਉਹ ਖਾਣਾ ਦਾ ਸਾਰ ਭੋਜਨ ਗਿਆਨ ਹੈ ਜੇ ਗੁਰਬਾਣੀ ਨੂੰ ਵਿਚਾਰ ਕੇ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਖਾਣਾ ਹੋਵੇ ਦੰਦਾ ਦੀ ਲੋੜ ਹੈ ਗੱਲ ਦਾ ਸੀ ਗੱਲ ਤਾਂ ਸੀ ਬੁੱਝਣ ਵਾਲੀ ਉਹ ਸਮਝ ਜਾਂਦੇ ਨੇ ਵੀ ਦੰਦ ਕੱਢ ਲੈਣੇ ਨੇ ਬਾਹਰ ਲੋਹਾ ਦੇ ਦੂ ਚੱਬੋ ਵੇ ਆਸ ਬਾਲ ਕਰ ਰਹੇ ਨੇ ਵੀ ਇਹਦੇ ਵਿੱਚ ਕੀ ਭੇਟ ਹੈ ਪੋਸੀਬਲ ਤਾਂ ਹੈ ਨਹੀਂ ਦੁੱਧਾ ਦੇ ਬਿਨਾਂ ਸਾਰ ਖਾਣ ਇਹ ਗੱਲ ਦਾ ਭੇਦ ਦੱਸੋ ਇਹ ਬੁਝਾਰ ਤਾਂ ਕੋਈ ਗੁੜਿਆ ਨਹੀਂ ਪਾਈ ਸੀ ਬਜ਼ੁਰਗਾਂ ਦੀ ਇਹਦਾ ਕੀ ਭੇਦ ਆ ਸਾਨੂੰ ਸਮਝਾਓ ਉਹ ਜਵਾਬ ਅੱਗੇ ਦੇਖੋ ਆ ਰਿਹਾ ਹੈ ਪ੍ਰਚਲਿਤ ਗੱਲਾਂ ਨੇ ਸਿੱਧਾ ਹੋਰ ਵੀ ਪਿੱਛੇ ਬਿਰਦਤਾ ਦਦਾ ਬਿਨਾ ਸਾਰ ਖਾਣ ਵਾਲੀ ਗੱਲ ਹੈ ਭਾਈ ਇਹ ਤਾਂ ਕਿਸੇ ਨੇ ਕਹਿਤਾ ਗੋਹਲ ਦੇ ਗੱਲ ਸੁਣਦੇ ਚਲੇ ਆਏ ਚਲੇ ਆਏ ਚਲੇ ਆਏ ਇਹ ਵਿਰਾਜ ਕਰੇਗਾ ਖਾਲਸਾ ਅਰਥ ਦਾ ਹੋਰ ਕੁਝ ਆ ਬਣਾ ਲਿਆ ਹੋਰ ਕੁਝ ਕਰੇ ਗਾਲ ਅਫਜ਼ਾ ਵਰਤਿਆ ਹੋਇਆ ਕਰ ਰਹੇ ਕਰੇ ਗਾਈ ਆ ਰਿਹਾ ਰਜੀਸੋ ਦੇ ਜਵਾਨੇ ਦੇ ਕਰੇ ਗਾ ਆ ਰਿਹਾ ਔਰ ਜੀਸੋ ਦਾ ਰਾਜ ਦੇ ਵੀ ਤਾਂ ਖਾਲਸੇ ਦਾ ਰਾਜ ਸੀਗਾ ਫਿਰ ਕਰ ਰਿਹਾ ਕਦੇ ਨਹੀਂ ਕਿਹਾ ਉੱਥੇ ਅਰਦਾਸ ਇਹ ਵੀ ਸੀ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਰਣਜੀਤ ਸਿੰਘ ਦਾ ਰਾਜ ਖਾਲਸੇ ਦਾ ਰਾਜ ਹੈ ਨਹੀਂ ਸੀ ਪ੍ਰੀਤਾ ਉਹਦਾ ਅਰਦਾਸ ਬਦਲਦੀ ਇਹ ਹੁੰਦੀ ਕਿ ਰਾਜ ਕਰ ਰਿਹਾ ਖਾਲਸਾ ਪਰ ਕਰੇਗਾ ਤਾਂ ਕਰੇਗਾ ਹੀ ਰਿਹਾ ਇਹ ਕਹਤੇ ਰਿਹਾ ਫਿਰ ਕੀ ਗੱਲ ਸੀ ਇਹਦੇ ਵਿੱਚ ਕਿਉਂ ਨਹੀਂ ਕਰਨ ਦਿੱਤਾ ਹੈ ਉਦੋਂ ਵੀ ਕਹਿੰਦੇ ਰਹੇ ਰਾਜ ਕਰੇਗਾ ਖਾਲਸਾ ਅੱਜ ਵੀ ਕਹਿੰਦਾ ਰਾਜ ਕਰੇਗਾ ਖਾਲਸਾ ਬਦਲਦਾ ਰਾਜਾ ਕਰ ਰਿਹਾ ਖਾਲਸਾ ਕਹਿ ਕੇ ਦਿਖਾਵੇ ਕਹਿ ਕੇ ਦਿਖਾਉਣਾ ਉੱਥੇ ਖਾਲਸਾ ਨਾਲ ਵੀ ਬਣਾ ਲੈਣ ਤਾਂ ਵੀ ਰਾਜ ਕਰੇਗਾ ਖਾਲਸਾ ਹੀ ਕਰਨਗੇ ਰਾਜ ਕਰਦਾ ਰਹੂਗਾ ਖਾਲਸਾ ਪਰਮੇਸ਼ਰ ਰਾਜ ਕਰਦਾ ਰਹੂਗਾ ਕੋਈ ਹਟਾ ਨਹੀਂ ਸਕਦਾ ਗੱਲ ਤਾਂ ਹੈ ਖਾਲਸਾ ਤਾਂ ਪਰਮੇਸ਼ਰ ਰਾਜ ਉਹਦਾ ਹੀ ਚੱਲਦਾ ਹਰ ਸਮਾਨ ਤਾਂ ਕੋਈ ਰਾਜਾ ਹੈ ਹੀ ਨਹੀਂ ਇਹਨਾਂ ਮੂਰਖਾਂ ਨੇ ਸੰਸਾਰੀ ਰਾਜ ਨੂੰ ਰਾਜ ਮੰਨ ਲਿਆ ਗੁਰਬਾਣੀ ਸੰਸਾਰੀ ਰਾਜ ਨੂੰ ਰਾਜ ਮੰਨਦੀ ਹੋਈ ਨਹੀਂ ਵੱਡੀ ਮੂਰਖਤਾ ਇਹਨਾਂ ਨੇ ਇਹ ਕਰ ਲਈ ਇਹਨਾਂ ਨੇ ਗੁਰਬਾਣੀ ਦੀ ਬੋਲੀ ਛੱਡ ਕੇ ਸੰਸਾਰੀ ਬੋਲੀ ਅਪਣਾ ਲਈ ਸਿੱਖਾਂ ਨੇ ਡੁੱਬੇ ਇੱਥੋਂ ਨੇ ਬੁੱਧੀਹੀਣਤਾ ਉਹ ਕਰ ਰਿਹਾ ਹੀ ਕਰੇਗਾ ਕਹਿੰਦਾ ਮੈਂ ਤਾਂ ਕੰਮ ਕਰੂਗਾ ਹਟਾ ਦੇ ਦਿਖਾ ਤੂੰ ਐ ਵਿੱਚ ਹੈ ਰਹੇ ਕੋਈ ਆਕੀ ਕੋਈ ਵੀ ਕੋਈ ਉਹਦਾ ਹੁਕਮ ਤੇ ਚੱਲ ਕੇ ਦਿਖਾਵੇ ਆਕੀ ਕੌਣ ਚੱਲਦਾ ਕੋਈ ਕਰਕੇ ਦਿਖਾਵੇ ਉਹਦੇ ਹੁਕਮ ਉਹ ਗਿਆ ਕੋਈ ਕਰ ਲੂਗਾ ਇਹ ਪਰਮੇਸ਼ਰ ਨਾਲ ਰਿਲੇਟਡ ਗੱਲ ਹੈ ਰਾਜ ਕਰੇਗਾ ਖਾਲਸਾ ਜਿਹੜਾ ਖਾਲਸਾ ਰਾਜ ਕਰੂਗਾ ਖਾਲਸਾ ਕਾਲਪੁਰਖ ਦੀ ਫੌਜ ਹੈ ਫੌਜ ਇਹ ਕਹੂਗੀ ਉਹਦਾ ਇੱਕ ਰਾਜ ਹੈ ਹੋਰ ਕੋਣ ਕਹੂਗਾ ਅਸੀਂ ਪਰਮੇਸ਼ਰ ਦੀ ਫੌਜ ਆ ਪਰਮੇਸ਼ਰ ਦਾ ਰਾਜ ਹੈ ਉਹਦੇ ਵਰਦਾਰ ਆ ਫੌਜ ਨਿਸ਼ਾਨ ਸਾਹਿਬ ਸਾਡਾ ਪਰਮੇਸ਼ਰ ਦਾ ਨਿਸ਼ਾਨ ਹੈ ਚੱਡਾ ਅਸੀਂ ਕਹਿ ਰਹੇ ਹਾਂ ਪਰਮੇਸ਼ਰ ਰਾਜ ਕਰੂਗਾ ਸੰਸਾਰ ਤੇ ਇਹ ਰਾਜਾ ਨੂੰ ਅਸੀਂ ਰਾਜੇ ਨਹੀਂ ਬਣਦੇ ਗੱਲ ਤਾਂ ਇੰਨੀ ਹੋਈ ਹੈ ਆਕੀ ਰਹਿਣ ਕੋਈ ਕੋਈ ਐਸਾ ਆਕੀ ਦੱਸੋ ਜਿਹੜਾ ਕਹਿੰਦਾ ਮੈਂ ਪਰਮੇਸ਼ਰ ਤੋਂ ਬਿਨਾਂ ਕੁਝ ਕਰ ਸਕਦਾ ਕਰਕੇ ਦਿਖਾਵੇ ਗੁਰਬਾਣੀ ਦੇ ਬਚਾਇਆ ਕਿ ਜੇ ਕੋਈ ਕਹਿੰਦਾ ਮੈਂ ਕੁਝ ਕਰ ਸਕਦਾ ਤਾਂ ਪੰਜ ਤਤ ਪਰਮੇਸ਼ਰ ਨੇ ਬਣਾਏ ਨੇ ਜੇ ਕੋਈ ਹਿੰਮਤ ਦਾ ਛੇਵਾਂ ਬਣਾ ਦੇ ਛੇਵਾਂ ਤਤ ਕੋਈ ਬਣਾ ਕੇ ਦਿਖਾਵੇ ਅਸੀਂ ਮੰਨਾਂਗੇ ਵੀ ਹਾਂ ਤੂੰ ਕੁਝ ਕਰ ਸਕਦਾ ਜੇ ਕੋਈ ਹੈ ਕਿਸੇ ਸ਼ਕਤੀ ਛੇਵਾਂ ਤਤ ਬਣਾ ਦੇਵੇ ਪੰਜ ਉਹਨੇ ਬਣਾਏ ਨੇ ਜੇ ਕੋ ਪਰਮੇਸ਼ਰ ਦਾ ਸ਼ਰੀਕ ਬਣਦਾ ਹੈ ਛੇਵਾਂ ਤਤ ਬਣਾ ਦੇਵੇ ਜੇ ਕੋਈ ਰਾਜਾ ਬਣਦਾ ਬਣਾ ਕੇ ਦਿਖਾਵੇ ਸ਼ੇਰ ਨੂੰ ਆਕੀ ਨਹੀਂ ਕੋਈ ਖਾਰ ਹੋਏ ਸਭ ਕੇ ਜਿੰਨੀਆਂ ਵੀ ਬੱਤਾਂ ਨੇ ਸਾਰੀਆਂ ਸੰਸਾਰ ਦੀਆਂ ਸਾਰੇ ਵਾਸਤੇ ਹੈ ਬੰਤੀ ਅਸੀਂ ਉਹਨੂੰ ਛੱਡ ਕੇ ਉਹਦੇ ਰਾਜ ਨੂੰ ਆਪ ਰਾਜੇ ਬਣ ਕੇ ਖਾਰ ਹੋਣ ਵਾਲੀ ਗੱਲ ਹੈ ਇੱਕ ਦਿਨ ਇਹ ਪੁਆਇੰਟ ਤੇ ਅਸੀਂ ਸਾਰੇ ਫੇਰ ਇਕੱਠੇ ਹੋਵਾਂਗੇ ਵੀ ਹਾਂ ਵੀ ਰਾਜ ਉਹਦਾ ਹੀ ਹੈ ਇਹ ਗੁਰਬਾਣੀ ਦੀ ਸਚਾਈ ਨੂੰ ਇੱਕਦਮ ਸਾਰੇ ਮੰਨ ਲੈਣਗੇ ਖਵਾਰ ਹੋ ਕੇ ਆਪਸ ਵਿੱਚ ਹੀ ਲੜ ਕੇ ਭਿੜ ਕੇ ਸਿੰਘ ਬਣਾ ਕੇ ਜਿਵੇਂ ਅਤਵਾਦੀ ਲੜਦੇ ਨੇ ਮੁਸਲਮਾਨ ਆਪਣੇ ਧਰਮ ਨੂੰ ਤੇ ਲੜਦੇ ਨੇ ਉਧਰ ਤਾਮਿਲਨਾਡੂ 'ਚ ਲੜਦੇ ਨੇ ਕੋਈ ਕਿਤੇ ਲੜਦਾ ਹੈ ਇੱਥੇ ਲੜਦੇ ਰਹੇ ਨੇ ਇਹ ਆਖੀਰ ਨੂੰ ਮੰਨ ਲੈਣਗੇ ਭਾਈ ਰਾਜ ਪਰਮੇਸ਼ਰ ਦਾ ਹੀ ਠੀਕ ਹੈ ਆਪਣਾ ਛੱਡੋ ਤੁਸੀਂ ਜੇ ਸੁਖੀ ਬਸਣਾ ਉਸੇ ਦਾ ਰਾਜ ਰਹਿਣ ਦੋ ਗੁਰਮਤ ਅਨਸਾਰ ਚੱਲੋ ਸਾਰੇ ਜੇ ਸੁਖੀ ਬਸਣਾ ਨਹੀਂ ਤਾਂ ਉਹਦੇ ਚ ਕੀ ਹੈ ਦੁੱਖੇ ਦੁੱਖ ਨੇ ਖਾਰੀ ਹੈ ਹਰ ਵਿਸਰਤ ਸਦਾ ਖਾਰ ਹੋਏ ਜਦ ਦੇਖ ਲੈਣਗੇ ਵੀ ਖਾਰੀ ਹੈ ਨਾ ਫਿਰ ਸਾਰੇ ਇਕੱਠੇ ਹੋ ਜਾਣਗੇ ਇੱਕ ਝੰਡੇ ਥੱਲੇ ਨਜ਼ਰ ਪਾਜਾ ਕਹਿੰਦਾ ਆਪ ਲੜੂਗਾ ਫੌਜ ਪੱਟ ਵੀਰ ਸੰਦ ਬੰਦ ਬਵਾਉ ਗੋਸ਼ੇ ਕਮਾਉਣ ਕੇ ਮੈਨੂੰ ਲੜਨ ਦੀ ਲੋੜ ਨਹੀਂ ਰਾਜ ਵਾਸਤੇ ਰਾਜ ਵਾਸਤੇ ਤਾਂ ਪਰਮੇਸ਼ਰ ਦੀ ਕਲਾ ਵਰਤੂਗੀ ਉਹ ਤਾਂ ਉਹਦੀ ਕਲਾ ਵਰਤੂਗੀ ਉਹਦੇ ਹੱਥ 'ਚ ਉਹਦੀ ਸ਼ਕਤੀ ਹੈ ਉਹਦੀ ਸ਼ਕਤੀ ਵਰਤੂਗੀ ਸਾਰਿਆਂ ਨੂੰ ਬਣਾ ਲੈਣਾ ਅੱਜ ਵਰਡ ਕਹਿੰਦੀ ਹੈ ਗੁਰਮਤ ਦੇ ਅਰਥ ਦੱਸੋ ਸਾਨੂੰ ਕੀ ਨੇ ਦੁਨੀਆ ਦਾ ਧਰਮ ਇੱਕ ਕਰੀਏ ਤਾਂ ਬਚਤ ਹੋਊ ਕੌਣ ਕਰਾ ਰਿਹਾ ਅਸੀਂ ਕਰਾ ਰਹੇ ਹਾਂ ਅਸੀਂ ਦਾ ਗੁਰਮਤਿ ਦੇ ਖਤਮ ਕਰਨ ਨੂੰ ਫਿਰਦੇ ਸਿੱਖ ਦਾ ਗੁਰਮਤਿ ਨੂੰ ਖਤਮ ਕਰ ਰਹੇ ਵਰਡ ਕਹਿੰਦੀ ਇਹਦੀ ਲੋੜ ਹੈ ਵਰਡ ਨੂੰ ਲੋੜ ਹੈ ਸਾਨੂੰ ਲੋੜ ਹੈ ਜੀ ਸਿੱਖਾਂ ਨੂੰ ਸਿੱਖਾਂ ਨੂੰ ਲੋੜ ਨਹੀਂ ਹੈ ਵਰਡ ਨੂੰ ਲੋੜ ਹੈ ਤੇ ਜਿਹੜੀ ਚੀਜ਼ ਦੀ ਵਰਡ ਨੂੰ ਲੋੜ ਹੈ ਸਿੱਖ ਹਟਾ ਲੈਣਗੇ ਇਹ ਸਿੱਖੀ ਛੱਡ ਜਾਣ ਕਿੰਨੇ ਇਹ ਆਟੇ ਜ਼ਰੂਰ ਬਣੀ ਸਿੱਖਾਂ ਦੀ ਦਾਦਾ ਦਾ ਆਟੇ ਜ਼ਰੂਰ ਨਹੀਂ ਹੈ ਇਹਨਾਂ ਜਿਹੜਾ ਸਾਰੀ ਹਟਾਉਣ ਵਾਲੇ ਨੇ ਗੁਰਮਤ ਦੇ ਵਿਰੁੱਧ ਨੇ ਕੋਣ ਗਿਆ ਇਹਨਾਂ ਦੀ ਦਦਾਜ ਗਾਹਾਂ ਸਿੱਖਾਂ ਵਿੱਚ ਆਟੇ ਜ਼ਰੂਰ ਰਹਿ ਜਾਣਗੇ ਜਿਹੜੇ ਵਿਰੋਧੀ ਨੇ ਉਹੀ ਨੇ ਜਿਹੜੇ ਉਹਦੇ ਹੱਥੇ ਬੈਠੇ ਨੇ ਪੂਰੇ ਢਿੱਡਪੀੜ ਉਹਨਾਂ ਦੀ ਹੁੰਦੀ ਹੈ ਹੋਊਗੀ ਗੁਰਮਤਿ ਜਾਂ ਪ੍ਰਗਟ ਹੋਊਗੀ ਜਿਹੜੇ ਜਿਹਨਾਂ ਦੇ ਹੱਥੋਂ ਰਾਜ ਜਾਊਗਾ ਜਿਹੜੇ ਫ੍ਰੀਜ ਬੈਠੇ ਨੇ ਚੌੜੇ ਹੋਏ ਉਹੀ ਪੱਲੇ ਕੁਛ ਨਹੀਂ ਪੀੜ ਉਹਨਾਂ ਦੇ ਹੋਊਗੀ ਦੋਇਆ ਸੰਗਤ ਦੇ ਕਾਹਦੇ ਪੀੜ ਹੋਊਗੀ ਸੰਗਤ ਨੂੰ ਕੀ ਲੋੜ ਹੈ ਪੀੜ ਹੋਣ ਦੀ ਉਹ ਤਾਂ ਜਿਹੜੇ ਮਾਇਆਦਾਰੀ ਛਾਪੜੇ ਬੈਠੇ ਨੇ ਸੱਪ ਬਣੇ ਉਹਨਾਂ ਨੂੰ ਢਿੱਡ ਪੀੜ ਹੋਊ ਵੀ ਸਾਡੀ ਚੌਧਰ ਗਈ ਬਾਕੀ ਕਿਸਾਂ ਨੂੰ ਕੀ ਢਿੱਡ ਪੀੜ ਹੋਊ ਕਿਉਂ ਹੋਊਗੀ ਗੁਰੂ ਨਾਲ ਕੌਣ ਵਿਰੁੱਧ ਕਰੂਗਾ ਗੁਰਬਾਣੀ ਤੋਂ ਕੌਣ ਵਿਰੁੱਧ ਹੈ ਅਰਥਾਂ ਨੂੰ ਕੌਣ ਨਹੀਂ ਚਾਹੁੰਦਾ ਸੱਚ ਨੂੰ ਕੌਣ ਨਹੀਂ ਚਾਹੁੰਦਾ ਸਾਰੇ ਚਾਹੁੰਦੇ ਬਸ਼ਰਤੇ ਕਿ ਹੋਵੇ ਹੋਵੇ ਸੱਚ ਦੇ ਨਾਂ ਤੇ ਕੁਝ ਹੋਰੇ ਨਾ ਹੋਵੇ ਜਿਵੇਂ ਕਾਲਾ ਫੋਨ ਕਰ ਰਿਹਾ ਸੀ ਕਿ ਇਹ ਰੌਲਾ ਹੋਰ ਪਾਈ ਜਾਂਦੇ ਨੇ ਸਾਈਡ ਤੋਂ ਪੱਲੇ ਕੁਝ ਵੀ ਨਹੀਂ ਡੌਂਡੀ ਹੋਈ ਬਿੱਟੀ ਜਾਂਦੇ ਇਹ ਜੇ ਬਾਗਲਾ ਤਾਂ ਕਿਸੇ ਨਹੀਂ ਪੁੱਛਣਾ ਕੋਈ ਗਰਾਊਂਡ ਹੋਵੇ ਕੋਈ ਗੱਲ ਹੋਵੇ ਕੋਈ ਤਰਕ ਹੋਵੇ ਕੋਈ ਦਲੀਲ ਹੋਵੇ ਕੁਰਬਾਨੀ ਦਾ ਆਧਾਰ ਤਾਂ ਦਲੀਲ ਹੋਵੇ ਫਿਰ ਫਿਰ ਗੱਲ ਬਣਦੀ ਹਾਂ ਜੇ ਕੋਈ ਗਲਤ ਆ ਉਹ ਬੋਲਣ ਵੀ ਵੀ ਤਿਆਰ ਹੋਵੇ ਹਾਂ ਤਾਂ ਗਲਤੀ ਸੁਧਾਰੀ ਸੁਧਾਰੀ ਆ ਸਕਦੀ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਭੁੱਲਣ ਅੰਦਰ ਤਾਂ ਸਾਰੇ ਹੀ ਨੇ ਬਿਨ ਦੰਤਾਂ ਕਿਉਂ ਖਾਈਏ ਸਾਰ ਬਿਨ ਦੰਤਾਂ ਕਿਉਂ ਖਾਈਏ ਸਾਰ ਨਾਨਕ ਸੱਚੇ ਇਹ ਤਤ ਸਾਰ ਹੈ ਇਹ ਸਾਰ ਗਿਆਨ ਇਹ ਬਿਨਾਂ ਦੰਤਾਂ ਦੇ ਖਾਦਾ ਜਾਂਦਾ ਹੈ ਇਹ ਬ੍ਰਹਮ ਗਿਆਨੀ ਦੇ ਦੰਦ ਨਹੀਂ ਹੁੰਦੇ ਦੰਦ ਤਾਂ ਇਹ ਬਾਹਰਲੇ ਸਰੀਰ ਦੇ ਹੁੰਦੇ ਨੇ ਜਦੋਂ ਬ੍ਰਹਮ ਗਿਆਨੀ ਭੋਜਨ ਖਾਂਦਾ ਉਹਦਾ ਦਰਦ ਨਹੀਂ ਹੁੰਦੇ ਖਾਂਦਾ ਉਹ ਸਾਰ ਗਿਆ ਨੇ ਉਹਦਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਉਹਦੇ ਦੰਦ ਕਿੱਥੇ ਨੇ ਮੈਨੂੰ ਦਿਖਾਓ ਇਹ ਮੂਰਖ ਕੀ ਜਾਣ ਇੱਕ ਸਿੱਧਾ ਦੀ ਹੋਰ ਜੋਗੀਆਂ ਦੀ ਹੈ ਉਹਨਾਂ ਦੀ ਵੀ ਇੱਕ ਰਬ ਜੈ ਰਬ ਜੀ ਰਾਮ ਜਾਣੋ ਦੀ ਬੁੱਝਣ ਵਾਲੀ ਗੱਲ ਹੁੰਦੀ ਹੈ ਰੱਬ ਚਾਹੇ ਚਲੋ ਪੂਰਨ ਗਿਆਨ ਦੀ ਗੱਲ ਤਾਂ ਹੈ ਨਹੀਂ ਪਰ ਰਾਮ ਜੀ ਫਿਰ ਵੀ ਚੰਗੀ ਹੈ ਕਹਿੰਦੇ ਬਾਗਾ ਤੇਰੀ ਜੜ ਵਦੇ ਕਹਿ ਰਹੇ ਨੇ ਸੰਸਾਰ ਨੂੰ ਇਹ ਬਾਗਾ ਤੇਰੀ ਜੜ ਵਦੇ ਪੌਰੇ ਜੁਗ ਜੁਗ ਜੀ ਜੇ ਬਾਗ ਹੈ ਤਾਂ ਪੌਰਾ ਵੀ ਸਮਝੇ ਉਜੜ ਖੇੜਾ ਫਿਰ ਵਸੇ ਮੂਰਖ ਜਾਣੇ ਕੀ ਤੇ ਖੇੜਾ ਉਜੜ ਕੇ ਫਿਰ ਵਸੇ ਇੱਕ ਵਾਰ ਕੇ ਮਨ ਉਜੜ ਕੇ ਵਸਦਾ ਇੱਥੋਂ ਉਜੜ ਕੇ ਵਸਦਾ ਵਸੇ ਤਾਂ ਉੱਡਰ ਜਾਏ ਜੇ ਬਸਣਾ ਚਾਹਣਾ ਤਾਂ ਉੱਡ ਜਾ ਖੇੜਾ ਝਾੜ ਦੇ ਇਹ ਖੇੜਾ ਸਰੀਰ ਦੇ ਖੇੜੇ ਨੂੰ ਉੱਜੜ ਖੇੜਾ ਕਰਦੇ ਸੰਸਾਰ ਨੂੰ ਕਹਿੰਦਾ ਬਾਗਾ ਤੇਰੀ ਜੜ ਵਦੇ ਭੌਰੇ ਜੁਗ ਜੁਗ ਦੀ ਭੌਰਾ ਜਿਹੜਾ ਬਣ ਗਿਆ ਪਾਵਰ ਇੱਕ ਕੋ ਰਸ ਬੀਦਾ ਬਾਲ ਹੈ ਰਹਿ ਉਰ ਧਰਿਆ ਸੋ ਰਹਿ ਬੰਦੇ ਪਵਨ ਚ ਘੋਰਿਆ ਆਕਾਸ਼ੇ ਫਰ ਭਰਿਆ ਉਹਦੇ ਚੋਂ ਲੈ ਕੇ ਬਣਾਈ ਹੋਈ ਹੈ ਕਿਸੇ ਗੱਲ ਗੁਰਬਾਣੀ ਦੇ ਵਿੱਚੋਂ ਲਈ ਹੋਈ ਹੈ ਪਰ ਬਹੁਤ ਬੜੀ ਬੁਝਾਰਤ ਬੁਝਣ ਰਹੀ ਹੈ ਉਜੜ ਖੇੜਾ ਫਿਰ ਵਸੇ ਫਿਰ ਐਸਾ ਵਸਣਾ ਹੈ ਬਸ ਫਿਰ ਹਮੇਸ਼ਾ ਵਾਸਤੇ ਵਸਣਾ ਪਰ ਖੇੜਾ ਇੱਕ ਵਾਰ ਉਜੜਣਾ ਹੈ ਮੂਰਖ ਜਾਣੇ ਕੀ ਗੱਲ ਮੂਰਖ ਕੀ ਜਾਣੇ ਗੱਲ ਕੀ ਕਹਿਤੀ ਗੱਲ ਕੀ ਕਹਿਤੀ ਮੂਰਖ ਇਸ ਗੱਲ ਨੂੰ ਕੀ ਬੁੱਝੇ ਕੀ ਕਹਤਾ ਖੇੜਾ ਉੱਜੜ ਕੇ ਬਸਣਾ ਇੱਕ ਵਾਰ ਉੱਜੜਨਾ ਨੇ ਉਹ ਕੀ ਕਹਿੰਦਾ ਇਧਰੋਂ ਪਟਣਾ ਇਧਰ ਲਾਉਣਾ ਜਿੱਧਰੋਂ ਪਟਿਆ ਤੋਂ ਉਹ ਉੱਜੜ ਗਿਆ ਨਾ ਜੇ ਪਨੀਰੀ ਇਧਰੋਂ ਪਟਰੀ ਇਧਰੋਂ ਉੱਜੜ ਗਈ ਨਾ ਦੂਏ ਪਾਸੇ ਲਾਤਾ ਤੇ ਫਿਰ ਬਾਗ ਦੀ ਜੜ ਫੇਰੇ ਬਦਲੀ ਹੈ ਫੇਰੇ ਭੋਰੇ ਨੇ ਜੋ ਕੁਝ ਕੁਝ ਉਜਲ ਘੇੜਾ ਫੇਰੇ ਬਸਣ ਪਰ ਮੂਰਖ ਕੀ ਬੁਝੇ ਕੀ ਗੱਲ ਕਹਿਤੀ ਇਹ ਗੱਲਾਂ ਸਮਝ ਰਬ ਜਾਣੇ ਗੁਰਬਾਣੀ ਦੀਆਂ ਪਰ ਮੂਰਖ ਜਾਣਨ ਕੀ ਵਿਦਵਾਨ ਮੂਰਖ ਜਾਣਨ ਕੀ ਮੂਰਖ ਪੰਡਤ ਹਕਮਤ ਹੁਜਤ ਜਾਣਨ ਕੀ ਇਹ ਕੀ ਜਾਣਨ ਵਿਚਾਰੇ ਕੀ ਗੱਲ ਹੈ ਇਹਨਾਂ ਨੂੰ ਕੀ ਪਤਾ ਕੀ ਗੱਲ ਹੈ ਇਹ ਤਾਂ ਕਿਤਾਬੀ ਕੀੜੇ ਨੇ ਕਿਤਾਬਾਂ ਕਿਹੜੀਆਂ ਨੇ ਵਿਖਿਆ ਦੀਆਂ ਵਿਖਿਆ ਤੇ ਕੀੜਾ ਵਿਖਿਆ ਹੋਇਆ ਸਮਝ ਤੇ ਵਿਖਿਆ ਦੇ ਕੀੜੇ ਨੇ ਹੂੰ ਬਿਨ ਦੰਤਾਂ ਕਿਉਂ ਖਾਈਏ ਸਾਰ ਨਾਨਕ ਸੱਚਾ ਕਰੋ ਵਿਚਾਰ ਸੱਚ ਨਾਨਕ ਸੱਚਾ ਕਰੋ ਵਿਚਾਰ ਨਾਨਕ ਨੂੰ ਕਹਿੰਦੇ ਨੇ ਇਹਦਾ ਸਾਨੂੰ ਵਿਚਾਰ ਦੱਸੋ ਇਹਦਾ ਨਿਰਣਾ ਕਰਕੇ ਦੱਸੋ ਕੀ ਗੱਲ ਹੈ ਇਹ ਸਾਨੂੰ ਸਮਝਾਓ ਗੱਲ ਕੀ ਹੈ ਹਾਂਜੀ